ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਣੀ ਬੈਠੇ ਸੰਤ ਸਭਾ ਜੈ ਕਾਰੋ ਤਿਸ ਆਗੇ ਰਹਿ ਰਾਸਾ ਮਾਰੀ ਸਾਚਾ ਅਪਰ ਰਾਮ ਕਰੀ ਰਾਗ ਦੇ ਵਿੱਚ ਦੋ ਬਾਣੀਆਂ ਨੇ ਇਹ ਤੋਂ ਪਹਿਲੀ ਬਾਣੀ ਦਖਣੀ ਓੰਕਾਰ ਜਿਹੜੀ ਹੁਣ ਤੇ ਅਰਥਾਈ ਹੈ ਤੇ ਦਖਣੀ ਓੰਕਾਰ ਜਿਹੜੀ ਬਾਣੀ ਹੈ ਇਹ ਸਾਰੀ ਗੱਲਬਾਤ ਪਾਣੇ ਨਾਲ ਹੈ ਪਾਣੇ ਤੋਂ ਹੀ ਪੰਡਤ ਵਿਗੜ ਕੇ ਬਣਿਆ ਹੋਇਆ ਲੱਗਦਾ ਪੰਦਾ ਪੰਦਾ ਤਾਂ ਕਹਿੰਦੇ ਨੇ ਪੰਦਾ ਉਹ ਹੈ ਜਿਹੜਾ ਰਾਹ ਜਾਣਦਾ ਹੋਵੇ ਰਾਹ ਦੱਸਣ ਵਾਲਾ ਹੋਵੇ ਰਾਹ ਪਾਉਣ ਵਾਲਾ ਹੋਵੇ ਧਰਮ ਦਾ ਰਾਹ ਜਿਹਨੇ ਪਛਾਣ ਲਿਆ ਹੋਵੇ ਔਰ ਦੂਜਿਆਂ ਨੂੰ ਉਹ ਧਰਮ ਦੇ ਰਸਤੇ ਦੀ ਜਾਣਕਾਰੀ ਦੇਵੇ ਉਹ ਪਾਂਦਾ ਕਹਿੰਦੇ ਪਾਂਦੀ ਪਾਂਦੀ ਕਹਿੰਦੇ ਨੇ ਰਸਤੇ ਤੋਂ ਵਾਲੇ ਨੂੰ ਇੱਥੇ ਹੀ ਲਫ਼ਜ਼ ਪੰਥ ਬਣਿਆ ਹੋਇਆ ਪੰਥ ਵੀ ਰਸਤੇ ਨੂੰ ਕਹਿੰਦੇ ਪੰਥ ਪੰਥ ਵੀ ਸਫ਼ਰ ਨੂੰ ਕਹਿੰਦੇ ਡਿਸਟੈਂਸ ਨੂੰ ਕਹਿੰਦੇ ਦੂਰੀ ਨੂੰ ਪੰਧ ਕਹਿੰਦੇ ਨੇ ਨਾ ਪੰਧ ਹੈ ਨਾ ਪੈਂਡ ਹੈ ਇਹ ਲਫ਼ਜ਼ ਪਹਿਲਾਂ ਪੰਡਤ ਦਾ ਜਿਹੜਾ ਗਿਆਨ ਹੈ ਧਰਮ ਹੈ ਇਹ ਗਿਆਨ ਦੇ ਉੱਤੇ ਬੇਸ ਕਰਦਾ ਹੈ ਬੇਸ ਤਾਂ ਗਿਆਨ ਤੇ ਕਰਨਾ ਚਾਹੀਦਾ ਧਰਮ ਚਾਹੇ ਗਿਆਨ ਤਾਂ ਧਰਮ ਹੈ ਪਰ ਸਵਾਲ ਹੈ ਗਿਆਨ ਕਿਹੜਾ ਚਾਹੀਦਾ ਹੈ ਗਿਆਨ ਨੂੰ ਰੰਗ ਕਿਹਾ ਹੋਇਆ ਗੁਰਬਾਣੀ ਹਰ ਆਪੇ ਹੀ ਇੱਕ ਰੰਗ ਹੈ ਆਪੇ ਕੋ ਰੰਗੀ ਸੰਸਾਰ ਜਿਹੜਾ ਰਚਨਾ ਹੈ ਇਹ ਬੋਰਗੀ ਹੈ ਸਰੀਰ ਦਾ ਗਿਆਨ ਬੋਰਗੀ ਹੈ ਆਤਮਾ ਦਾ ਜਿਹੜਾ ਗਿਆਨ ਹੈ ਕਰਮ ਜਿਹਨੂੰ ਕਹਿ ਰਿਹਾ ਸੀ ਆਪਣਾ ਗੁਰ ਗੁਰ ਆਪਣਾ ਆਪਣਾ ਗੁਰ ਹੈ ਜਿਹੜਾ ਆਪਣਾ ਗਿਆਨ ਆਪਣੇ ਬਾਰੇ ਗਿਆਨ ਹੈ ਜਿਹੜਾ ਉਹ ਲੈਣਾ ਸੀ ਆਤਮਾ ਬਾਰੇ ਗਿਆਨ ਪਰ ਪੰਡਤ ਨੇ ਬਾਟ ਪਾੜ ਲਈ ਰਸਤਾ ਪਾੜ ਲਿਆ ਪੰਥ ਨੇ ਪੰਥ ਅਲੱਗ ਬਣਾ ਦੇ ਮਾਇਆ ਆਪਣਾ ਜਿਹੜਾ ਲਫ਼ਜ਼ ਹੈ ਸਰੀਰ ਵਾਸਤੇ ਵਰਤ ਲਿਆ ਆਤਮਾ ਦੀ ਜਗ੍ਹਾ ਆਪਣਾ ਆਪਾ ਸਰੀਰ ਬਣਦੇ ਪਾਇਥੋ ਰਸਤਾ ਪੜ ਗਿਆ ਡਿਕਸ਼ਨਰੀ ਨਵੀਂ ਬਣਾ ਲਈ ਭਾਸ਼ਾ ਨਵੀਂ ਬਣਾ ਲਈ ਉਹ ਜਿਹੜੀ ਬ੍ਰਹਮ ਵਿਦਿਆ ਸੀ ਆਤਮ ਗਿਆਨ ਬ੍ਰਹਮ ਗਿਆਨ ਬ੍ਰਹਮ ਵਿਦਿਆ ਤੇ ਬਿਨਾ ਸੰਭਵ ਨਹੀਂ ਕਰ ਅੰਦਰਲੇ ਸਰੀਰ ਦੇ ਸੂਖਮ ਸਰੀਰ ਦੇ ਹੱਥਾਂ ਨੂੰ ਪਹਿਲੇ ਸੂਖਮ ਸਰੀਰ ਛੱਡ ਕੇ ਸਥੂਲ ਸਰੀਰ ਰਹਿ ਜਾ ਰਸਤਾ ਫੜ ਗਿਆ ਬਾਟ ਫੜ ਗਿਆ ਚੇਤਨ ਦਾ ਗਿਆਨ ਛੱਡ ਕੇ ਚੇਤਨ ਜੜ ਦਾ ਗਿਆਨ ਲੈ ਲੈ ਜੜ ਨਾਲ ਜੁੜ ਗਿਆ ਜੜ ਸਰੀਰ ਹੈ ਸਰੀਰ ਦੀ ਕਹ ਮੂਰਤੀ ਹੁੰਦੀ ਦਾਨ ਪੁੰਨ ਸੰਸਾਰੀ ਪਦਾਰਥ ਬਣ ਗਏ ਨਾ ਨਾ ਵਾਲਾ ਦਾਨ ਜਿਹੜਾ ਸੀ ਉਹ ਕਦੋਂ ਉਹ ਸਾਰੀ ਗੱਲ ਜੋ ਬਾਟ ਪਾੜੀ ਸੀ ਉਹ ਗੁਰੂਆਂ ਨੇ ਆ ਭਗਤਾਂ ਨੇ ਦਰੁਸਤ ਕੀਤੀ ਆ ਤੁਸੀਂ ਇੱਥੋਂ ਗਲਤ ਕੀਤਾ ਅਸਲ ਆ ਹੈ ਸੱਚ ਧਰਮ ਦੱਸਿਆ ਗੁਰਬਾਣੀ ਨੇ ਸੱਚ ਧਰਮ ਦੱਸਿਆ ਗੁਰਮਤਿ ਨੇ ਬੋਲੀਏ ਸੱਚ ਧਰਮ ਜੇ ਸੱਚ ਬੋਲੀਏ ਤਾਂ ਹੀ ਧਰਮ ਜੇ ਸੱਚ ਬੋਲੀਏ ਤਾਂ ਧਰਮ ਹੈ ਫਰੀਦ ਕਹਿੰਦਾ ਬੋਲੀਏ ਸੱਚ ਧਰਮ ਸੱਚ ਧਰਮ ਝੂਠ ਨਾ ਬੋਲੀ ਪਾਣਾ ਝੂਠ ਬੋਲ ਰਿਹਾ ਬਨਾਸ ਦੇ ਵਿੱਚ ਕਹਿੰਦਾ ਝੂਠ ਨਾ ਬੋਲ ਪਾਂਡੇ ਸੱਚ ਕਹੇ ਇਹਦਾ ਉਹਦਾ ਪਾਂਡਾ ਝੂਠ ਬੋਲ ਰਿਹਾ ਸਾਰਾ ਅੱਜ ਸਾਡੇ ਕੋਲ ਪਾਂਡੇ ਵਾਲਾ ਗਿਆਨ ਪਾਂਡੇ ਵਾਲਾ ਗਿਆਨ ਅਰਥ ਬਦਲੇ ਹੋਏ ਵਾਲਾ ਗਿਆਨ ਵਿਦਵਾਨ ਵਾਲਾ ਗਿਆਨ ਇਸੇ ਕਰਕੇ ਸਾਰਾ ਝੂਠ ਹੈ ਸਾਡੇ ਦਾ ਸਾਰਾ ਹੀ ਝੂਠ ਪ੍ਰਚਲਿਤ ਟੋਟਲ ਝੂਠ ਜੇ ਸੱਚ ਸ਼ੁਰੂ ਹੁੰਦਾ ਹੈ ਤਾਂ ਨਾਲੇ ਝੂਠ ਲੱਗ ਜਾਂਦਾ ਇੱਕ ਦੀ ਗੱਲ ਕਰਦੇ ਨੇ ਇੱਕ ਕੀ ਹੈ ਕਿਸੇ ਨੂੰ ਕਲੀਅਰ ਨਹੀਂ ਮੁਕਤੀ ਕਿਵੇਂ ਮਿਲਣੀ ਹੈ ਕੋਈ ਨਹੀਂ ਦੱਸ ਰਿਹਾ ਆਤਮਾ ਨੇ ਕਿਤੇ ਜਲੀਲ ਹੋਣਾ ਕਿਸੇ ਨੂੰ ਪਤਾ ਨਹੀਂ ਬ੍ਰਹਮ ਕੀ ਹੁੰਦਾ ਕਿਸੇ ਨੂੰ ਪਤਾ ਨਹੀਂ ਕੀ ਕਿਹਨੂੰ ਕਹਿੰਦੇ ਨੇ ਕਿਸੇ ਨੂੰ ਪਤਾ ਨਹੀਂ ਵੀ ਗੁਰਬਾਣੀ ਦੱਸਿਆ ਹੈ ਬੱਬਾ ਬ੍ਰਹਮ ਜਾਣੇ ਸੇ ਬ੍ਰਹਮ ਜਿਹਨੇ ਬ੍ਰਹਮ ਨੂੰ ਜਾਣ ਲਿਆ ਬ੍ਰਹਮ ਬ੍ਰਹਮਾ ਦੇ ਧਾਰੀ ਹੁੰਦਾ ਆਦਮੀ ਹੁੰਦਾ ਇਹ ਪੱਟੇ ਦਾ ਗਿਆਨ ਬਾਹਮਣ ਦਾ ਗਿਆਨ ਸਿਰਫ ਗਿਆਨ ਉਹਨੇ ਆਤਮ ਗਿਆਨ ਛੱਡ ਕੇ ਸੰਸਾਰ ਦਾ ਗਿਆਨ ਲੈ ਲਿਆ ਬਦਲ ਨਹੀਂ ਬਾਟ ਬਦਲ ਪਦਾਰਥਵਾਦੀ ਬਣ ਗਿਆ ਪਦਾਰਥਵਾਦੀ ਵਿਚਾਰਧਾਰਾ ਕਰ ਲਈ ਜੇ ਤਾਂ ਹੁੰਦਾ ਬ੍ਰਾਹਮਣ ਬ੍ਰਾਹਮਣ ਜਿੰਨਾ ਚਿਰ ਤਾਂ ਬ੍ਰਾਹਮਣ ਰਿਹਾ ਬ੍ਰਾਹਮਣ ਉਹਨਾਂ ਚਿਰ ਤਾਂ ਬ੍ਰਹਮ ਵਿਚਾਰ ਕਰਦਾ ਰਿਹਾ ਜਦ ਵਿਸ਼ਨੂੰ ਦਾ ਬਣ ਗਿਆ ਨਾ ਬਗਤਾ ਕਬੀਰ ਕਹਿ ਰਿਹਾ ਨਾ ਤੁਮ ਤੋਂ ਜਾਚੋ ਭੂਪਤ ਰਾਜੇ ਤੁਸੀਂ ਤਾਂ ਭੂਪਤ ਰਾਜਾਂ ਦੇ ਮੰਗਤੇ ਬਣ ਕੇ ਜਾਚੋ ਦਾ ਮਤਲਬ ਮੰਗਤਾ ਹੁੰਦਾ ਜਾਚਣ ਵਾਲਾ ਮੰਗਣ ਵਾਲਾ ਹਰ ਸਿਉ ਮੋੜ ਤੇ ਸ਼ਬਦਨ ਹਮ ਘਰ ਸੂਤ ਤੜੇ ਨੇ ਤਤਣ ਪੰਡਤ ਜਿਨੇਊ ਬੋਲਦਾ ਉਹਦਾ ਨੇ ਲੋਕਾਂ ਦੇ ਵਿੱਚ ਜਿਨੇਊ ਬੋਲਦਾ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੂ ਹੈ ਭਗਤ ਨਹੀਂ ਕਿਉਂਕਿ ਬਾਹਮਣ ਪਦਾਰਥਵਾਦੀ ਹੈ ਸਰੀਰ ਦੇ ਕੋਲ ਹੈ ਜਿਹੜੇ ਗੁਰਨਾਨ ਕਹਿੰਦਾ ਆਤਮਾ ਦੇ ਜਿਹੜੇ ਉਪਾ ਇਹ ਜਿਹੜੇ ਉਹ ਜੀ ਕਹਾਈ ਤਾਂ ਪਾਣੇ ਕਰ ਜੇ ਤੇਰੇ ਕੋਲ ਜੀ ਦਾ ਜਿਹੜੇ ਉਪਾ ਪਾ ਦੇ ਬਾਹਰਲੇ ਤਾਂ ਕੀ ਹੈ ਜੀ ਇਹਦੀ ਮੈਨੂੰ ਲੋੜ ਨਹੀਂ ਇਹ ਲੋੜ ਵੀ ਹੈ ਪਾਇਆ ਹੋਇਆ ਮੇਰੇ ਤਾਂ ਇਹ ਹੈ ਝੜ ਪਿਆ ਸਰੀਰ ਮਰ ਜੂਗਾ ਵੀ ਇਹ ਨਾਲ ਰਹਿ ਜਾਣਾ ਚ ਮੈਂ ਇੱਕ ਜਿਹਨੂੰ ਨਾਲ ਲੈ ਕੇ ਜਾਣਾ ਉਹਦੇ ਮੈਨੂੰ ਉਹ ਅਧਿਆਪ ਪਾ ਤੋਂ ਸੂਤ ਜਤ ਘੰਟੀ ਸਤਵਟ ਇਹ ਜਿਹੜੇ ਉਹ ਜੀ ਕਾ ਹੈ ਤਾਂ ਪਾਣੇ ਕਾ ਉਹ ਤੇਰਾ ਠੀਕ ਆ ਪਰ ਜੀ ਦੇ ਪਾਉਣ ਵਾਲਾ ਤੇ ਉਹ ਤਾਂ ਕੋਈ ਇਤਰਾਜ਼ ਨਹੀਂ ਪਰ ਪਾਉਣਾ ਆਤਮਾ ਦੇ ਹੈ ਜਿਹਦੇ ਨਾਲ ਨਵੇੜਾ ਹੋਣਾ ਅੰਤਰ ਨਵੇੜਾ ਤੇਰੇ ਜੀ ਭੇਲੀ ਫਸਾਵ ਹਿਸਾਬ ਕਿਤਾਬ ਜੀਵ ਨਾਲ ਹੋਣਾ ਪਾਉਣਾ ਤੂੰ ਸਰੀਰ ਦੇ ਇਹ ਦ੍ਰਿਸ਼ਟੀ ਕੀਤੀ ਸੀ ਹੁਣ ਅਸੀਂ ਕੀ ਕਰਦੇ ਹਾਂ ਪੰਜ ਕਕਾਰ ਪਾਉਂਦੇ ਆ ਸਰੀਰ ਦੇ ਨਵਾੜਾ ਨਵੇੜਾ ਹੋਣਾ ਆਤਮਾ ਦਾ ਪਾਂਡੇ ਵਾਲਾ ਧਰਮ ਅਮਰ ਦਾ ਸਰੀਰ ਪੀਂਦਾ ਨਾਮ ਉਪਰ ਛੜਤਾ ਆਤਮਾ ਦੇ ਪੀਣ ਓਏ ਅਮਰ ਤਾਂ ਉਹਨੂੰ ਬੁਲਾਉਣਾ ਨਹੀਂ ਨੇ ਅਮਰ ਹੁਣ ਸਰੀਰ ਤਾਂ ਅਮਰ ਹੋ ਨਹੀਂ ਸਕਦਾ ਜੇ ਸਰੀਰ ਅੰਮ੍ਰਿਤ ਪੀ ਗਿਆ ਤਾਂ ਅਮਰ ਹੋ ਗਿਆ ਜੇ ਅਮਰ ਨਹੀਂ ਹੋਇਆ ਤਾਂ ਉਹ ਅੰਮ੍ਰਿਤ ਨਹੀਂ ਹੈ ਜਿਵੇਂ ਜਨੇਊ ਨੂੰ ਗਿਆ ਜੀ ਕੋਈ ਸਾਨੂੰ ਕਹਿ ਦੂਗਾ ਇਹ ਤੋਂ ਪਹਿਲਾਂ ਕਿ ਕੋਈ ਕਹੇ ਆਪੇ ਮੰਨ ਲਓ ਆਪੇ ਆਪੇ ਜਾਣ ਕੋ ਜਿਹੜਾ ਝੂਠ ਆਇਆ ਗੁਰਬਾਣੀ ਨੂੰ ਸਮਝ ਗਏ ਝੂਠ ਆਪੇ ਵਿੱਚੋਂ ਕੱਢ ਦੋ ਕੋਈ ਨਹੀਂ ਲੋਕ ਉਹ ਹਾਲ ਕਰਨਗੇ ਜੋ ਵਰਤਨ ਦਾ ਹੋਇਆ ਸੀ ਗੁਰਬਾਣੀ ਚ ਵਰਤਨ ਦਾ ਕੀ ਹਾਲ ਹੋਇਆ ਪਤਾ ਹੀ ਹੈ ਜੋਗੀਆਂ ਦਾ ਕੀ ਹਾਲ ਕੀਤਾ ਹੈ ਪਤਾ ਹੀ ਹੈ ਅਗਲੀ ਬਾਣੀ ਚ ਜੋਗੀਆਂ ਦਾ ਬੁਰਾ ਹਾਲ ਕੀਤਾ ਪਿਛਲੀ ਬਾਣੀ ਦੇ ਵਿੱਚ ਪੜਤ ਦਾ ਬੁਰਾ ਹਾਲ ਕੀਤਾ ਸਿੱਖਾਂ ਦਾ ਬੁਰਾ ਹਾਲ ਤਾਂ ਤਾਂ ਹੋਣਾ ਕੋਈ ਵੀ ਪੰਡਤ ਆਜੇ ਤੇ ਪੰਡਤ ਹੀ ਨੇ ਇਹਦਾ ਬੁਰਾ ਹਾਲ ਤਾਂ ਤਾਂ ਹੋਇਆ ਪੰਡਤ ਦੇ ਚੇਲੇ ਨੇ ਅਜੇ ਦੇ ਪੰਡਤ ਇਹ ਨੇ ਵਿਦਵਾਨ ਅਸੀਂ ਤਾਂ ਅਜੇ ਦੇ ਪੰਡਤ ਨੂੰ ਟਾਰਗੇਟ ਕਰਨਾ ਜਿਹੜੇ ਸਾਡੇ ਸਾਹਮਣੇ ਬ੍ਰਾਹਮਣ ਕੌਣ ਹੁੰਦਾ ਸੀ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰਾ ਹੈ ਜੋ ਬ੍ਰਹਮ ਵਿਚਾਰਾ ਹੈ ਕੋ ਕਬੀਰ ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਹੀਤ ਹੈ ਹਮਾਰਾ ਕਬੀਰ ਕਹਿੰਦਾ ਸਾਡੇ ਤਾਂ ਭਾਸ਼ਾ ਚ ਉਹਨੂੰ ਬ੍ਰਾਹਮਣ ਕਹਿੰਦੇ ਨੇ ਭਗਤਾਂ ਦੀ ਬੋਲੀ ਚ ਉਹਨੂੰ ਬ੍ਰਾਹਮਣ ਕਹਿੰਦੇ ਨੇ ਬ੍ਰਹਮ ਵਿਦਿਆ ਦੇ ਵਿੱਚ ਬ੍ਰਾਹਮਣ ਉਹਨੂੰ ਬਣਿਆ ਹੋਇਆ ਜਿਹੜਾ ਬ੍ਰਹਮ ਦੀ ਵਿਚਾਰ ਕਰੇ ਗੁਰਬਾਣੀ ਬ੍ਰਹਮ ਵਿਚਾਰ ਹੈ ਲੋਕ ਕਹੇ ਇਹ ਗੀਤਾ ਇਹ ਤੋਂ ਬ੍ਰਹਮ ਸਾਰੇ ਬ੍ਰਹਮ ਵਿਚਾਰ ਹੈ ਕਿ ਬ੍ਰਹਮ ਵਿਚਾਰ ਕਿਸੇ ਗੁਰਦੁਆਰੇ 'ਚ ਨਹੀਂ ਹੋ ਰਹੀ ਕਿਸੇ ਟੀਕੇ 'ਚ ਨਹੀਂ ਹੋ ਰਹੀ ਕੋਈ ਨਹੀਂ ਕਰ ਰਿਹਾ ਕੋਈ ਕਿਤਾਬ ਨਹੀਂ ਲਿਖੀ ਜਾ ਰਹੀ ਐਨੇ ਵਿਦਵਾਨ ਕਿਤਾਬਾਂ ਲਿਖਦੇ ਨੇ ਬ੍ਰਹਮ ਵਿਚਾਰ ਦੀ ਕੋਈ ਗੱਲ ਨਹੀਂ ਕਰਦੇ ਇਹ ਕਿਉਂ ਪੰਡਤ ਦੇ ਖੇਲੇ ਨੇ ਬ੍ਰਾਹਮਣ ਨੂੰ ਨਹੀਂ ਮਾਲਕ ਮੰਨਿਆ ਗਿਆ ਸੀ ਕਬੀਰ ਕਹਿੰਦਾ ਔਰ ਪੰਡਿਆ ਬਾਹਮਣ ਕੱਬ ਕੇ ਹੋਏ ਕਹਿੰਦਾ ਤੂੰ ਬਾਹਮਣ ਵੀ ਕਹੀ ਜਾਂਦਾ ਵੱਡਾ ਉਹ ਵਿਦਵਾਨ ਵੀ ਬਣ ਗਿਆ ਗੁਰਮੁਖ ਹੋ ਗਿਆ ਨਾ ਗੁਰਮੁਖ ਕਿਵੇਂ ਹੋ ਗਿਆ ਤੂੰ ਵਿਦਵਾਨ ਗੁਰਮੁਖ ਹੋਈ ਨਹੀਂ ਸਕਦਾ ਜਿਵੇਂ ਪੰਡੇ ਪੰਡਾ ਬ੍ਰਾਹਮਣ ਨਹੀਂ ਹੋ ਸਕਦਾ ਮੈਂ ਵਿਦਵਾਨ ਗੁਰਮੁਖ ਨਹੀਂ ਹੋ ਸਕਦਾ ਸਿੱਖ ਨਹੀਂ ਹੋ ਸਕਦਾ ਵਿਦਵਾਨ ਸਿੱਖ ਨਹੀਂ ਹੋ ਸਕਦਾ ਜੇ ਸਿੱਖਾ ਦਾ ਵਿਦਵਾਨ ਨਹੀਂ ਰਹਿ ਆ ਸਕਦਾ ਵਿਦਵਾਨ ਕਦੇ ਸਿੱਖ ਨਹੀਂ ਹੋ ਸਕਦਾ ਹੁੰਦਾ ਇਹ ਸਾਬਤ ਕਰੇ ਵਿਦਵਾਨ ਆ ਕੇ ਵੀ ਮੈਂ ਸਿੱਖਾਂ ਜੇ ਕਿਸੇ ਵਿਦਵਾਨ ਨੂੰ ਇਹਦੀ ਗੱਲ ਦੀ ਸ਼ੰਕਾ ਸਾਬਤ ਕਰੇ ਵਿਦਵਾਨ ਸਿੱਖ ਨਹੀਂ ਹੋ ਸਕਦਾ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਉਹ ਜੋ ਵਿਦਿਆ ਪੜਿਆ ਹੈ ਉਹਨੂੰ ਅਵਿਦਿਆ ਬਣਿਆ ਹੋਇਆ ਗੁਰਬਾਣੀ ਅਵਿਦਿਆ ਉਹ ਜਿਹੜੀ ਵਿਦਿਆ ਉਹ ਪੜਿਆ ਹੈ ਕਾਲਜਾਂ ਸਕੂਲਾਂ 'ਚ ਤਾਂ ਅਵਿਦਿਆ ਕਿਹਾ ਹੋਇਆ ਉਹਨੂੰ ਬਾਣੀ 'ਚ ਉਹ ਅਵਿਦਿਆ ਹੈ ਤਕੀਰ ਵਿਵੇਕ ਦੀ ਬਬਲੀਨ ਵਿਵੇਕ ਦੀ ਤੇਰੀ ਵਿਵੇਕ ਬੁੱਧੀ ਤਾਂ ਮਲੀਨ ਹੋ ਗਈ ਬਵੇ ਬੁੱਧੀ ਤਾਂ ਮਲੀਨ ਹੋ ਗਈ ਤੂੰ ਅਵਿਦਿਆ ਵੜ ਲਈ ਬਾਹਰ ਲੈ ਨਾਨਕ ਦੇ ਬਾਪ ਕਾਲੂ ਨੂੰ ਨਾਨਕ ਦਾ ਬਾਪ ਬੋਲਣ ਲੱਗ ਗਿਆ ਜੇ ਕਾਲੂ ਨਾਨਕ ਦਾ ਬਾਪ ਹੈ ਤਾਂ ਅਵਿਦਿਆ ਹੈ ਜੇ ਤ੍ਰਿਪਤਾ ਦਾ ਪੁੱਤ ਨਾਨਕ ਹੈ ਤਾਂ ਅਵਿਦਿਆ ਹੈ ਨਾਨਕ ਕਹਿੰਦਾ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਕ ਤੂੰ ਮੇਰਾ ਭਰਾਤਾ ਇਹ ਬ੍ਰਹਮ ਵਿਦਿਆ ਗੁਰਬਾਣੀ ਬ੍ਰਹਮ ਵਿਦਿਆ ਜਦੋਂ ਉਹਨੇ ਬਦਲਤੀ ਸੀ ਤੁਸੀਂ ਕਿਉਂ ਨਹੀਂ ਬਦਲੀ ਜੇ ਤੁਸੀਂ ਬਦਲ ਹੀ ਨਹੀਂ ਤੁਸੀਂ ਕੌਣ ਹੋ ਫਿਰ ਤੁਸੀਂ ਉਹੀ ਪੰਡੇ ਅਵਿਦਿਆ ਬਣਾ ਲਈ ਬ੍ਰਹਮ ਵਿਦਿਆ ਤੋਂ ਪੰਡਤ ਨੇ ਲਿਹੋ ਲੈ ਗਿਆ ਉਹਨੇ ਲਿਖਿਆ ਉਹ ਲਿਆਦਾ ਉਹਨੂੰ ਘੇਰ ਕੇ ਲੀ ਤੇ ਪਾਇਆ ਦਖਣੀ ਓਕਾਰ ਦੀ ਬੋਲੀ ਪਾਤਾ ਪਿੱਛੇ ਦੱਸਿਆ ਨੋ ਨਾਲ ਸੋ ਪੜਿਆ ਸੋ ਪੰਡਤ ਬੀਨਾ ਜਿਸ ਆਦਾ ਗੁਰ ਕੌਣ ਹੈ ਜਿਹੜਾ ਵਿਦਿਆ ਵੇਖਦਾ ਵਿਦਿਆ ਵਿਕਰਦਾ ਮੂਰਖ ਵਿਦਿਆ ਵਿਕਰਦਾ ਜੇ ਘਟੇ ਉਹ ਪਾਦਾ ਮੂਰਖ ਹੈ ਜਿਹੜਾ ਵਿਦਿਆ ਵੇਚਦਾ ਕੌਰੇ ਪੜਿਆ ਕਬੀਰ ਕਹਿੰਦਾ ਬਾਹਮਣ ਕੱਬ ਕੇ ਹੋਏ ਕਦੋਂ ਦਾ ਬਾਹਮਣ ਹੋ ਗਿਆ ਤੂੰ ਬਾਹਮਣ ਕਹਿ ਕਹਿ ਜਾਣੂ ਮਤ ਹੋਏ ਤੂੰ ਮਾਤੇ ਭਲੇਖੇ ਚ ਰਹਿ ਕੇ ਮੈਂ ਬਾਹਮਣ ਬਾਹਮਣ ਤਾਂ ਬ੍ਰਹਮਚਾਰੀ ਹੁੰਦਾ ਉਹ ਵਿਦਵਾਨਾਂ ਨੂੰ ਅੱਜ ਅਸੀਂ ਕਹਿ ਰਹੇ ਹਾਂ ਮਤ ਸਮਝੋ ਅਸੀਂ ਸਿੱਖਾਂ ਸਿੱਖ ਕਹਿ ਕਹਿ ਜਾਣੂ ਮਤ ਖਰਾਬ ਕਰੋ ਸਿੱਖ ਬਣ ਜਾਓ ਸਿੱਖ ਹੋ ਨਹੀਂ ਤੁਸੀਂ ਜਿਵੇਂ ਬਣਦ ਨੂੰ ਕਿਹਾ ਸੀ ਕੋਰ ਪਟਿਆ ਬਾਹਮਣ ਕੱਬ ਕੇ ਹੋਏ ਬਾਹਮਣ ਕਹਿ ਕਹਿ ਜਾਨੂ ਮਤ ਖੋਏ ਅੱਜ ਦੀ ਭਾਸ਼ਾ ਜੇ ਕਹਿਣਾ ਪਊਗਾ ਇਹ ਜਿਹੜੇ ਵਿਦਵਾਨ ਨੇ ਤੁਸੀਂ ਆਪਣੇ ਆਪ ਨੂੰ ਸਿੱਖ ਕਹਿ ਕਹਿ ਕੇ ਜਨਮ ਨਾ ਖਰਾਬ ਕਰੋ ਸਿੱਖ ਮਨ ਮੰਨ ਕੇ ਜਨਮ ਨਾ ਖਰਾਬ ਕਰੋ ਜੇ ਸਿੱਖ ਬਣਨਾ ਹੈ ਵਿਦਿਆ ਨੂੰ ਭੁੱਲ ਜਾਓ ਵਿਦਿਆ ਜਿਹੜੀ ਪੜ੍ਹ ਲਈ ਇਹਨੂੰ ਪੜਿਆ ਕਰੋ ਪੜਿਆ ਪੜਿਆ ਕਰੋ ਜੇ ਪਰਮਗਤ ਪਾਉਣੀ ਹੈ ਗੁਰਬਾਣੀ ਤੋਂ ਪੜੋ ਦੁਬਾਰਾ ਗੁਰਬਾਣੀ ਨੂੰ ਨਾ ਪੜੋ ਗੁਰਬਾਣੀ ਤੋਂ ਪੜੋਗੇ ਭਾਸ਼ਾ ਬਦਲ ਜੂਗੀ ਬ੍ਰਹਮ ਇਹ ਬ੍ਰਹਮ ਵਿਦਿਆ ਸਿੱਖੋ ਇਹ ਬ੍ਰਹਮ ਵਿਦਿਆ ਹੈ ਗੁਰਬਾਣੀ ਵਿਦਿਆ ਵਿਚਾਰੋ ਵਿਚਾਰੀ ਹੋਈ ਵਿਦਿਆ ਹੈ ਆਪਣੀ ਵਿਦਿਆ ਨੂੰ ਵਿਚਾਰੋ ਵੀ ਨਾਨਕ ਦਾ ਬਾਪ ਕਾਲੂ ਕਿਵੇਂ ਬਣਿਆ ਇਹ ਤਾਂ ਮਾਸੂਮ ਸਭੇ ਸਾਖ ਨੇ ਮਾਸੂਮ ਸਭੇ ਸਾਖ ਵੀ ਪੜੀ ਜਾਇਓ ਨਾਨਕ ਦਾ ਬਾਪ ਫਿਰ ਵੀ ਕਾਲੂ ਹੈ ਇੱਥੇ ਫਸੇ ਹੋਏ ਹੋ ਤੁਸੀਂ ਜਿਨ੍ਹਾਂ ਜਰੇ ਇਤਿਹਾਸ ਨੂੰ ਨਹੀਂ ਛੱਡਦੇ ਉਹਨਾਂ ਜਰ ਸਿੱਖ ਨਹੀਂ ਬਣ ਸਕਦੇ ਇਤਿਹਾਸ ਤੇ ਸ਼ਰਧਾ ਰੱਖੋਗੇ ਇਤਿਹਾਸ ਨੂੰ ਪੜੋਗੇ ਵਿਦਵਾਨ ਇਤਿਹਾਸ ਨਹੀਂ ਛੱਡ ਸਕਦੇ ਸਿੱਖ ਬਣ ਨਹੀਂ ਸਕਦੇ ਜਿਹੜਾ ਇਤਿਹਾਸ ਨਹੀਂ ਛੱਡ ਸਕਦਾ ਸਿੱਖ ਨਹੀਂ ਬਣ ਸਕਦਾ ਇਹ ਪ੍ਰੋਬਲਮ ਹੈ ਇੱਥੇ ਇਤਿਹਾਸ ਦਾ ਸੰਬੰਧ ਵਾਲੇ ਸ਼ਰੀਰ ਨਾਲ ਹੈ ਗੁਰਬਾਣੀ ਦਾ ਸਮਾਂ ਅੰਦਰਲੇ ਸਰੀਰ ਨਾਲ ਦੋ ਸਰੀਰ ਅਲੱਗ ਅਲੱਗ ਨੇ ਅੰਦਰਲੇ ਸਰੀਰ ਦੇ ਰਿਸ਼ਤਿਆਂ ਦੀ ਗੱਲ ਕਰਦੀ ਹੈ ਗੁਰਬਾਣੀ ਤੁਸੀਂ ਬਾਹਰਲੇ ਸਰੀਰ ਦੇ ਰਿਸ਼ਤਿਆਂ ਨਾਲ ਲੈ ਕੇ ਸਾਸ ਕੀ ਦੁਖੀ ਸਸੁਰ ਕੀ ਪਿਆਰੀ ਬਾਹਰਲੇ ਸਰੀਰ ਦੀ ਗੱਲ ਕਰੋਗੇ ਤੁਸੀਂ ਜੇ ਅੰਦਰਲੇ ਦੀ ਕਰੋਗੇ ਫਿਰ ਫਿਰ ਅਰਥ ਬਦਲ ਅਰਥੇ ਬਦਲ ਜਾਣਗੇ ਜੇਠ ਕੇ ਨਾਮ ਡਰੂਰੀ ਹੁਣ ਜੇਠ ਨੂੰ ਕਿਹਾ ਗੁਰਬਾਣੀ ਚ ਹਰ ਜੇਠ ਹਰ ਜੇਠ ਹਰ ਜੇਠ ਹੈ ਚਿੱਤ ਜੇਠ ਹੈ ਮਨ ਛੋਟਾ ਹੈ ਮਨ ਤਾਂ ਹੁਣ ਪੈਦਾ ਹੋਇਆ ਆਤਮ ਇਹਦੇ ਵਿਚਾਰ ਤੇ ਮਹਾਰਾਜ ਜੇ ਸਰੀਰ ਧਾਰਨ ਕੀਤਾ ਮਨ ਪੈਦਾ ਹੋਇਆ ਪਹਿਲਾਂ ਤਾਂ ਕੱਲਾ ਹੀ ਹੈ ਉਹਦੇ ਵਿੱਚੋਂ ਹੀ ਇਹਦਾ ਪੈਦਾ ਹੋਇਆ ਹੈ ਹਰ ਜੇਠ ਲੋੜੀ ਹੈ ਹਰ ਜੇਠ ਸਾਡੀ ਭਾਸ਼ਾ ਦੀ ਕੀ ਜੇਠ ਹੈ ਤੁਸੀਂ ਅਰਥ ਕਿਵੇਂ ਕਰ ਲੋਗੇ ਸੰਸਾਰੀ ਭਾਸ਼ਾ ਇਸ ਕਰਕੇ ਮਤ ਮਾਰੀ ਪਈ ਹੈ ਵਿਦਵਾਨਾਂ ਦੀ ਉਲਝੇ ਪਏ ਨੇ ਸਾਰੇ ਇਹ ਤਾਣੀ ਨੂੰ ਸਮਝਾਇਆ ਨਹੀਂ ਸਕਦੇ ਇਹਨਾਂ ਦੇ ਵਸਤੀ ਉਹ ਗੱਲ ਨਹੀਂ ਸਮਝਾਉਣੀ ਨਾਲੇ ਇਹਨਾਂ ਨੇ ਸਮਝਾ ਕੇ ਵੀ ਕੀ ਲੈਣੇ ਤਰਖਾਹ ਮਿਲਦੀਆਂ ਨੇ ਇਹਨਾਂ ਨੂੰ ਦੂਜੀ ਜਿਹੜੀ ਹੁਣ ਸ਼ੁਰੂ ਕੀਤੀ ਹੈ ਦੋ ਧਰਮ ਨੇ ਜਦੋਂ ਬਾਪਣ ਰਾਜੇ ਦਾ ਮੰਗਤਾ ਹੋ ਗਿਆ ਰਾਜੇ ਨੇ ਬ੍ਰਹਮ ਗਿਆਨ ਛੜਾਤਾ ਉਹ ਕਹਿੰਦਾ ਸਿਰਫ ਇਹਨੂੰ ਮਹਿਦੂਦ ਕਰ ਲੋ ਲੋਕ ਰਲ ਮਿਲ ਕੇ ਰਹਿਣ ਕਾਨੂੰਨ ਨੂੰ ਬਦਲ ਕੰਮਕਾਰ ਕਰਨ ਸੰਸਾਰੀ ਤਰੱਕੀ ਕਰਨ ਬਸ ਇੱਥੇ ਤੱਕ ਰਾਜ ਸੀਮਤ ਹੁੰਦਾ ਪਰ ਲੋਕ ਦੇ ਕੀ ਲੈਣਾ ਹੈ ਲੋਕ ਦੀ ਕਿਉਂਕਿ ਇਹ ਲੋਕ ਨਾਲ ਜੁੜਿਆ ਹੈ ਰਾਜਾ ਉਹਦਾ ਰਾਜ ਹੈ ਲੋਕ ਤੇ ਰਾਜੇ ਦਾ ਇੰਟਰਸਟ ਹੈ ਇਧਰੋਂ ਲੋਕ ਪਰ ਲੋਕ ਤੇ ਰਾਜੇ ਦਾ ਕੀ ਇੰਟਰਸਟ ਹੈ ਉਹ ਕਹਿੰਦਾ ਮੇਰੇ ਮੇਰੇ ਰਾਜ ਦੀ ਗੱਲ ਕਰੋ ਗੁਰਬਾਣੀ ਦਾ ਉਹ ਰਾਜਾ ਬੰਦੀ ਨਹੀਂ ਕੋਈ ਹਰ ਨਹੀਂ ਰਾਜਾ ਇਸ ਕਰਕੇ ਉਹ ਗਿਆਨ ਗੁਰਬਾਣੀ ਦਾ ਰਾਜੇ ਨੂੰ ਨਹੀਂ ਪਾਉਂਦਾ ਉਹ ਛਡਾਤਾ ਲਾਲਚ ਦੇ ਕੇ ਪੰਡਤ ਨੂੰ ਅਸੀਂ ਉਹ ਪੰਡਤ ਦੀ ਡਿਕਸ਼ਨਰੀ ਲੈ ਕੇ ਇਹਨੂੰ ਅਰਥਾ ਰਹੇ ਹਾਂ ਇਹਦਾ ਸਭ ਕੁਝ ਦੱਸਿਆ ਹੋਇਆ ਸੀ ਉਹ ਨਹੀਂ ਅਰਥਾ ਸਕਦਾ ਕੌਰੇ ਪੱਡਿਆ ਬਾਹਮਣ ਦੱਬ ਕੇ ਹੋਏ ਬਾਹਮਣ ਕਹਿ ਕੇ ਜਨਮ ਮਤ ਖੋਏ ਤੂੰ ਆਪਣਾ ਕਿਉਂ ਜਨਮ ਖਰਾਬ ਕਰਦਾ ਇਸੇ ਕਰਕੇ ਵਿਦਵਾਨਾਂ ਦਾ ਜਨਮ ਖਰਾਬ ਹੋ ਰਿਹਾ ਉਹ ਆਪਣੇ ਆਪ ਨੂੰ ਸਿੱਖ ਮੰਨੀ ਜਾਂਦੇ ਉਹ ਲੀਡ ਕਰਦੇ ਨੇ ਸਿੱਖਾਂ ਨੂੰ ਉਹ ਤੁਸੀਂ ਸਿੱਖਾਂ ਨੂੰ ਕਿੱਥੋਂ ਲੀਡ ਕਰਦੇ ਹੋ ਤੁਸੀਂ ਤਾਂ ਆਪੇ ਸਿੱਖ ਨਹੀਂ ਇਹ ਦੱਸੋ ਵੀ ਸਿੱਖੀ ਕੀ ਹੈ ਸਮਝਾਓ ਸਿੱਖੀ ਕੀ ਹੈ ਸਿੱਖਾਂ ਦਾ ਭਲਾ ਸੋਚਣਾ ਸਿੱਖੀ ਰਹੀ ਹੈ ਸੰਸਾਰੀ ਭਲਾ ਸੋਚਣਾ ਭਲਾ ਕੀ ਹੈ ਦਇਆ ਜਾਣੇ ਜੀ ਕੀ ਕੁਝ ਪੁੱਤ ਦਾਨ ਕਰੇ ਇਹਨਾਂ ਨੂੰ ਜੀਵਨ ਦਾਨ ਕਿਵੇਂ ਮਿਲੂ ਸਿੱਖਾਂ ਨੂੰ ਸਾਡ ਜੀਵਨ ਕਿਵੇਂ ਹੋਊ ਇਹ ਗੱਲ ਦੱਸੋ ਸਾਡ ਜੀਵਨ ਕਿਵੇਂ ਹੋਊ ਜਬਣ ਮਰਨਾ ਕਿਵੇਂ ਬਕੂ ਸਿਰਫ ਇਹ ਗੱਲ ਦੱਸੋ ਹੋਰ ਲੋੜ ਨਹੀਂ ਕਿਸੇ ਗੱਲ ਦੀ ਸਹੀ ਗੱਲ ਗੁਰਬਾਣੀ ਦੀ ਦੱਸੀ ਹੋਈ ਹੈ ਗੁਰਬਾਣੀ ਦਾ ਟਾਰਗੇਟ ਇਹ ਹੈ ਕਿ ਤੇਰਾ ਜਮਨ ਮਨ ਕਿਵੇਂ ਮੁਕੂ ਇਹ ਦੱਸੋ ਇਹ ਸਮਝਾਓ ਕੋਈ ਇਹ ਤਾਂ ਛੱਡਿਆ ਹੋਇਆ ਹੈ ਟੌਪ ਕੇ ਛੱਡਿਆ ਹੈ ਜੇ ਟੌਪ ਛੱਡਿਆ ਹੈ ਤਾਂ ਗੁਰਬਾਣੀ ਦੀ ਸਿੱਖਿਆ ਹੀ ਛੱਡੀ ਹੋਈ ਹੈ ਤਾਂ ਮਤਲਬ ਗੁਰਬਾਣੀ ਦਾ ਇਹ ਟੌਪ ਕਾ ਸੀ ਇਹ ਟੌਪ ਛੱਡਿਆ ਹੈ ਇਸ ਕਰਕੇ ਪੰਡਤ ਨੇ ਟੌਪ ਛੱਡਤਾ ਸੀ ਵਿਸਰਾਂ ਦੇ ਟਾਈਮ ਤੇ ਪੰਡਤ ਨਾਲ ਰਲ ਗਿਆ ਸੀ ਵਿਸਲਾਂ ਵਾਲੇ ਰਾਜੇ ਹੋ ਗਏ ਸੀ ਰਾਜੇ ਇਹ ਟੌਪ ਤੇ ਲਾਇਆ ਹੈ ਜਿਹੜਾ ਵਿਸ਼ਨੂੰ ਭਗਤੀ ਵਾਲਾ ਕੰਮ ਸੰਸਾਰੀ ਰਾਜੇ ਦਾ ਕੰਮ ਉੱਥੇ ਰਾਜ ਕਰੇਗਾ ਖਾਲਸਾ ਪੈਦਾ ਹੋਇਆ ਸੀ ਰਾਜ ਤੱਕ ਰਿਹਾ ਕਿ ਸੰਸਾਰੀ ਰਾਜ ਤੱਕ ਜਦੋਂ ਰਾਜ ਕਰੇਗਾ ਖਾਲਸਾ ਨਾਲ ਨਾਰਾ ਬਲੰਦ ਹੋ ਗਿਆ ਤਾਂ ਗੁਰਮਤ ਵਾਲੀ ਸਾਰੀ ਫੱਟੀ ਕੋਚੀ ਗਈ ਗੁਰਮਤ ਵਿਚਾਰ ਤਾਂ ਰਹੇ ਧਿਆਨ ਕੀ ਤਿਆਗੀ ਹੋ ਜਾਂ ਹੁੰਦਾ ਗੁਰਬਾਣੀ ਕੁਝ ਹੋਰ ਕਹਿ ਰਹੀ ਤੇਰਾ ਆਉਣਾ ਜਾਣਾ ਕਿਵੇਂ ਵਿਸਰੂਗਾ ਕਿਵੇਂ ਵਿਸਰੂਗਾ ਦੂਏ ਨੇ ਹੁਣ ਜੋਗੀ ਗੱਲ ਤਾਂ ਗਿਆਨ ਦੀ ਕਰ ਰਿਹਾ ਸੀ ਪਰ ਗਿਆਨ ਕਿਹੜਾ ਸੀ ਉਹਨੇ ਵੇਦ ਛੱਡ ਕੇ ਸਿਮਰਤੀ ਕਰ ਲਈ ਸਿਮਰਤੀ ਦਾ ਗਿਆਨ ਕਰ ਲਿਆ ਸਿਮਰਤੀ ਦਾ ਗਿਆਨ ਹੈ ਸੰਸਾਰੀ ਰਾਜ ਕਿਵੇਂ ਚਲਾਉਣਾ ਪੜਤ ਨੇ ਛੱਡਿਆ ਕਿਉਂ ਛੱਡਿਆ ਪੰਡਤਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਰਹਿ ਲੋ ਵੀ ਲੋਕਾਂ ਨੂੰ ਇਹ ਰਹਿ ਲੋ ਵੀ ਕਿਵੇਂ ਸੁਖ ਹੋ ਸਕਦਾ ਇਹ ਸਰਕਾਰ ਦੇ ਵਿਦਵਾਨ ਨੇ ਸਰਕਾਰ ਨੂੰ ਦੱਸਦੇ ਨੇ ਕਿਹੜੀਆਂ ਪਾਲਿਸੀਆਂ ਬਣਾਈਏ ਕੀ ਕਰੀਏ ਪੜ੍ਹਾਈ ਕਹੇ ਜੀ ਹੋਣੀ ਚਾਹੀਦੀ ਹੈ ਕੀ ਕਰਨਾ ਚਾਹੀਦਾ ਉਹ ਰਾਜੇ ਦੇ ਸਲਾਹਕਾਰ ਬਣ ਗਏ ਸੰਸਾਰੀ ਰਾਜੇ ਦੇ ਤਨਖਾਹ ਦੇਣ ਲੱਗਿਆ ਪੈਸੇ ਦੇਣ ਲੱਗਿਆ उसे करके ਤੋ ਜਾਚੋ तुम तो जाचो भूपत राजे हरसू बोलते हर ਮੁਕਤੇ ਮੰ ਡਿਪੈਂਡੈਂਟ ਹੋ ਗਏ ਸੰਸਾਰੀ ਰਾਜੇ ਤੇ ਪਰਮੇਸ਼ਰ ਰਾਜੇ ਨੂੰ ਛੱਡਤਾ ਸੱਚੇ ਰਾਜੇ ਨੂੰ ਛੱਡ ਕੇ ਝੂਠੇ ਰਾਜੇ ਨਾਲ ਦੇ ਲੜ ਲੱਗੇ ਅੱਜ ਝੂਠੇ ਰਾਜ ਦੇ ਲੜ ਸਿੱਖੀ ਲੱਗੀ ਹੋਈ ਹੈ ਸਿੱਖ ਵਿਦਵਾਨ ਵੀ ਝੂਠੇ ਰਾਜੇ ਦੇ ਲੜ ਲੱਗੇ ਯੂਨੀਵਰਸਿਟੀਆਂ ਬੈਠੇ ਨੇ ਪੈਸੇ ਲੈਂਦੇ ਨੇ ਨੌਕਰੀਆਂ ਕਰਕੇ ਤਨਖਾਹ ਲੈਂਦੇ ਨੇ ਝੂਠੀ ਮਾਇਆ ਹੈ ਝੂਠੀ ਮਾਇਆ ਨਾਲ ਆਪਣਾ ਬੰਦੇ ਝੂਠੀ ਮਾਇਆ ਆਪ ਵਧਾਇਆ ਆਪਣਾ ਵਜ ਕੇ ਝੂਠੀ ਮਾਇਆ ਨੇ ਜਿਹੜੀਆਂ ਸੰਸਥਾਵਾਂ ਨੇ ਉਹ ਡੋਨੇਸ਼ਨ ਮੰਗਦੀਆਂ ਨੇ ਉਹ ਮਾਇਆ ਨਾਲ ਵਜੀ ਹੋਈ ਸਾਰੇ ਕਿਸੇ ਨਾ ਕਿਸੇ ਤਰੀਕੇ ਨਾਲ ਮਾਇਆ ਨਾਲ ਵਜੇ ਜਿੰਨੇ ਲੰਗਰ ਨੇ ਉਹ ਮਾਇਆ ਨਾਲ ਵਜੇ ਜਿੰਨੇ ਤਖਤ ਨੇ ਉਹ ਮਾਇਆ ਨਾਲ ਵਜੇ ਸਭ ਮਾਇਆ ਧਾਰੀ ਨੇ ਕਾਰ ਦੇ ਵਾਲੇ ਮਾਇਆ ਨਾਲ ਵਜੇ ਗੁਰਮਤ ਸਭ ਨੂੰ ਛੱਡੀ ਹੋਈ ਹੈ ਗੁਰਮਤ ਤਾਂ ਬਿਰਲਾ ਜਿਹੜੇ ਬਿਰਲੇ ਨੇ ਗੁਰਮਤ ਉਹਨਾਂ ਨੂੰ ਗੁਰਮਤ ਦੀ ਚਿੰਤਾ ਹੈ ਔਰ ਕਰਨ ਕੀ ਜਦੋਂ ਕੋ ਪ੍ਰਗਟ ਹੁੰਦੀ ਹੈ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਜਦੋਂ ਧਰਤੀ ਪੁਕਾਰ ਕਰਦੀ ਹੈ ਧਰਤੀ ਕਿਹੜੀ ਪੁਕਾਰ ਕਰਦੀ ਹੈ ਥੱਲੇ ਵਾਲੀ ਧਰਤੀ ਅੰਦਰ ਹਿਰਦੇ ਸਾਰਿਆਂ ਦੇ ਪੁਕਾਰ ਕਰਦੇ ਨੇ ਵੀ ਮਿਲੇ ਫੇਰ ਪਰਗਟ ਵੀ ਹੋ ਜਾਂਦਾ ਸ਼ਾਇਦ ਧਰਤੀ ਦੀ ਪੁਕਾਰ ਸੁਣ ਕੇ ਪ੍ਰਗਟ ਹੋਣ ਵਾਲਾ ਪ੍ਰਗਟ ਹੋ ਜਵੇ ਕੁਝ ਕੁਝ ਥੋੜਾ ਥੋੜਾ ਤਾਂ ਸਾਨੂੰ ਇੰਨਾ ਪਤਾ ਤਾਂ ਲੱਗੇ ਗਿਆ ਵੀ ਭਾਈ ਆ ਗੱਲ ਹੈ ਨਹੀਂ ਆ ਹੈਗੀ ਮੈਂ ਤੈਨੂੰ ਜਾਣਾ ਹੈ ਤੈਨੂੰ ਜਾਣਾ ਨਹੀਂ ਜਦ ਰਾਹ ਦਾ ਪਤਾ ਲੱਗ ਗਿਆ ਕੋਈ ਨਾ ਕੋਈ ਉਪੜੇ ਜਾਊਗਾ ਜਦ ਰਾਹ ਦਾ ਪਤਾ ਲੱਗਿਆ ਰਾਹ ਝੂਠਾ ਛੱਡ ਕੇ ਸਹੀ ਰਾਹ ਬਣਾਣਾ ਤੇ ਕੋਈ ਨਾ ਕੋਈ ਉਪੜੇ ਜਾਊਗਾ ਕਮ ਸੇ ਕਮ ਇਹਨਾਂ ਤਾਂ ਪਤਾ ਲੱਗਿਆ ਵੀ ਝੂਠ ਕੀ ਹੈ ਸੱਚ ਕੀ ਹੈ ਝੂਠ ਨੂੰ ਛੱਡ ਦੇਣਾ ਚਾਹੀਦਾ ਹੈ ਝੂਠੇ ਮਾਇਆ ਦੇ ਸਿਰ ਤੇ ਖੜੇ ਨੇ ਝੂਠ ਹਮੇਸ਼ਾ ਮਾਇਆ ਦਾ ਆਸਰਾ ਲੈਂਦਾ ਹੁੰਦਾ ਤੇ ਗੁਰਦੁਆਰਿਆਂ 'ਚ ਜਿੰਨਾ ਚਿਰ ਮਾਇਆ ਰਹੂਗੀ ਝੂਠ ਅਪੋਜ਼ ਕਰਦਾ ਰਹੂਗਾ ਮਾਇਆ ਗੁਰਦੁਆਰਿਆਂ ਜੋ ਨਹੀਂ ਰਹਿਣੀ ਚਾਹੀਦੀ ਮਾਇਆ ਹਮੇਸ਼ਾ ਸੱਚ ਦਾ ਖਿਲਾਫ ਕਰਦੀ ਹੈ ਮਾਇਆ ਹੰਕਾਰ ਦਾ ਪ੍ਰਤੀਕ ਹੈ ਮਾਇਆ ਵਿਰੋਧੀ ਹੈ ਆਡੀ ਪਰਬਲ ਮਾਇਆ ਕਬੀਰ ਕਹਿੰਦਾ ਜਿਹਨੇ ਲੜਨਾ ਨਾ ਮਾਇਆ ਜਿਹਨੇ ਲੜਨਾ ਨਾ ਲੜਾਈ ਮਨ ਨਾਲ ਮਨ ਨੂੰ ਫਸਾਇਆ ਕਿਨੇ ਹੋਇਆ ਮਾਇਆ ਨੇ ਝੂਠੀ ਮਾਇਆ ਆਪ ਵਧਾਇਆ ਝੂਠੀ ਮਾਇਆ ਨਾਲ ਮਨ ਆਪਣਾ ਆਪ ਬੰਨ ਤਾਂ ਮਾਇਆ ਨੂੰ ਘਟਣਾ ਮਨ ਨਾਲੋਂ ਅਲੱਗ ਕਰਨਾ ਮਾਇਆ ਨੂੰ ਗੁਰਦਾਰਿਆਂ ਦੇ ਜਨਾਜ਼ੇ ਬਾਹਰ ਨਹੀਂ ਕੱਢਦੇ ਮਾਇਆ ਨਾਲ ਬੱਜੇ ਰਹੇ ਲੋਕ ਗੁਰਦਾਰੇ ਨੂੰ ਮਾਇਆ ਨਹੀਂ ਚਾਹੀਦੀ ਬਸ ਲੰਗਰ ਦੇ ਵਿੱਚ ਰੋਟੀ ਪ੍ਰਸ਼ਾਦਾ ਚਾਹੀਦਾ ਮਾਇਆ ਉੱਥੇ ਵੀ ਚਾਹੀਦੀ ਗੋਲ ਉੱਥੇ ਵੀ ਚਾਹੀਦੀ ਜਿਹੜਾ ਲਾਵੇ ਰਸਤੇ ਲਾਇਆ ਉਸ ਤੁਧ ਕਿੰਨਾ ਜੇ ਰੱਖ ਲੂਗਾ ਕਿਹੜਾ ਜਿਹਾ ਰੱਖ ਲੂਗਾ ਦਿਹਾੜੀ ਰੱਖ ਲੂਗਾ ਦੋ ਦਿਹਾੜੀਆਂ ਰੱਖ ਲੂਗਾ ਰਸ ਲਿਆਓ ਛੱਡ ਲਓ ਬਣਾ ਫਾਲਤੂ ਲਿਆਉਣ ਦੀ ਵੀ ਲੋੜ ਆ ਭਾਈ ਘਰੇ ਪਈ ਰਹਿਣ ਦੇ ਜਾਂ ਲੋੜ ਹੋਵੇ ਲੈ ਬੁਲਾ ਲਾਂ ਜਾਂ ਲੋੜ ਹੋ ਬੁਲਾ ਲਾਂਗੇ ਤੇ ਇੱਥੇ ਕੌਣ ਸਾਬੂ ਸਿਸਟਮ ਉਸ ਤਰੀਕੇ ਦਾ ਕਰਨਾ ਹੋ ਜਿਸ ਤਰੀਕੇ ਦਾ ਉਦੋਂ ਸੀ ਹੋ ਜੂਗਾ ਠੀਕ ਹੋਣ ਨੂੰ ਕੁਝ ਸਗੋਂ ਜਿਹੜੇ ਮਾਇਆ ਦੰਦੇ ਨੇ ਗੁਰਦੁਆਰਿਆਂ ਨੂੰ ਸ਼ਰਧਾ ਰੱਖ ਕੇ ਅਪਰਾਧੀ ਨੇ ਅਪਰਾਧ ਕਰ ਰਹੇ ਨੇ ਗੁਰਮਤਾ ਵਿਰੋਧ ਕਰਵਾ ਰਹੇ ਨੇ ਇਹਨਾਂ ਲੋਕਾਂ ਤੋਂ ਯਾਨੀ ਉਹਨਾਂ ਨੂੰ ਲੋਕਾਂ ਨੂੰ ਹਥਿਆਰ ਦੇ ਰਹੇ ਨੇ ਜਿਹੜੇ ਗੁਰਮਤ ਸੱਚ ਦੇ ਵਿਰੋਧੀ ਸੱਚ ਦੇ ਵਿਰੋਧੀਆਂ ਨੂੰ ਹਥਿਆਰ ਦੇ ਰਹੇ ਨੇ ਆਇਆ ਸੱਚ ਦੇ ਖਿਲਾਫ ਲੜਨ ਵਾਸਤੇ ਉਹਨਾਂ ਨੂੰ ਹਥਿਆਰ ਦੇ ਰਹੇ ਤਕੜਾ ਕਰ ਰਹੇ ਨੇ ਮਾਇਆ ਲੜਦੀ ਹੈ ਸੱਚ ਦੇ ਖਿਲਾਫ ਆਡੀ ਪਰਵਲ ਮਾਇਆ ਮਾਇਆ ਸ਼ਕਤੀਸ਼ਾਲੀ ਹੈ ਵਿਰੋਧ ਹੈ ਸੱਚ ਦੇ ਵਿਰੋਧ ਖੜੀ ਹੈ ਕਬੀਰ ਕਹਿ ਰਿਹਾ ਕਿ ਜਨ ਜਾਂ ਕਬੀਰ ਲੜ ਰਿਹਾ ਨਾ ਆਡੀ ਪਰਵਨ ਪਾਇਆ ਕਹਿ ਕੇ ਕਿ ਜਨ ਗਰੀਬ ਕੋ ਜੋਰ ਨਾ ਪਹੁੰਚੇ ਕਹਾ ਕਰੂ ਰਬ ਰਾਜਾ ਉਹ ਇਹ ਤਾਂ ਮਾਇਆਧਾਰੀ ਨੇ ਸਾਰੇ ਬੜੇ ਬੜੇ ਪੁੱਤਰਾਣੇ ਬੈਠੇ ਇਹਨਾਂ ਮਗਰ ਲੋਕ ਨੇ ਪੈਸੇ ਪਿੱਛੇ ਮੈਂ ਗਰੀਬ ਆ ਉਦਾਂ ਹੀ ਰੋਟੀ ਬਸਾ ਚਲਦੀ ਹੈ ਮੇਰੀ ਗੱਲ ਕੌਣ ਸੁਣਦਾ ਰਾਜੇ ਇਹਨਾਂ ਦੇ ਨਾਲ ਨੇ ਇਸ ਕਰਕੇ ਮਾਇਆ ਜਿਹੜੀ ਹੁੰਦੀ ਹੈ ਸੱਚ ਦਾ ਵਿਰੋਧ ਕਰਦਿਆ ਸੱਚ ਕਿਉਂ ਨਹੀਂ ਸੱਚ ਵਰਗ ਬਹੁਤ ਬਦ ਸਕਿਆ ਸੱਚ ਦੇ ਪੈਰ ਕਿਹੜੀ ਚੀਜ਼ ਇਹਨਾਂ ਨੇ ਲੱਗਣ ਦਿੱਤੇ ਭਗਤ ਜਦ ਹੋਏ ਨੇ ਮਾਇਆ ਨੇ ਨਹੀਂ ਲੱਗਣ ਦਿੱਤੇ ਦੂਏ ਪਾਸੇ ਮਾਇਆ ਤਾਂ ਹੀ ਨੇ ਮਾਇਆ ਵਾਲੇ ਨੇ ਭਗਤ ਸਾਰੇ ਗਰੀਬ ਨੇ ਪੈਰੇ ਨਹੀਂ ਲੱਗਣ ਦਿੱਤੇ ਗੁਰੂ ਨਾਨਕ ਦਾ ਜਨਮ ਬਹੁਤ ਛੇਤੀ ਹੋ ਗਿਆ ਭਗਤਾਂ ਤੋਂ ਪਰ ਕਿਸੇ ਨੂੰ ਪਤਾ ਨਹੀਂ ਗੁਰਮਤਿ ਬਾਰੇ ਕਿਸੇ ਨੂੰ ਪਤਾ ਨਹੀਂ ਗੁਰਮਤ ਬਾਰੇ ਗੁਰਮਤਿ ਕੀ ਹੈ ਅੱਜ 200 250 ਸਾਲ ਬਾਅਦ ਦਸੂ ਪਾਸ਼ਾ ਤੇ ਤੈਨੂੰ 100 ਸਾਲ ਲਾ ਲਓ ਤੈਨੂੰ 100 ਸਾਲ ਬਾਅਦ ਕੋਈ ਪਤਾ ਨਹੀਂ ਸਿੱਖੀ ਕੀ ਹੈ ਸਿੱਖੀ ਦਾ ਤਾਂ 100 ਸਾਲ ਦਾ ਨਹੀਂ ਪਤਾ ਕੀ ਹੈ 200 200 ਸਾਲ ਦਾ ਪਤਾ ਨਹੀਂ ਸਿੱਖੀ ਕੀ ਹੈ 200 ਸਾਲ ਤੋਂ ਸਾਡੇ ਕੋਲ ਕੋਈ ਸਬੂਤ ਨਹੀਂ ਸਿੱਖੀ ਕੀ ਹੈ ਜਦੋਂ ਰਾਜ ਕਰੇਗਾ ਖਾਲਸੇ ਦਾ ਜੋ ਜਦੋਂ ਮਿਸਰਾਂ ਬਣ ਗਈ ਸਿੱਖੀ ਉਹਦੇ ਖਤਮ ਹੋ ਵਿਰੋਧ ਨਹੀਂ ਕੋਈ ਕਰ ਸਕਿਆ ਸਿੱਖੀ ਦਾ ਕੋਈ ਗ੍ਰੰਥ ਸਾਡੇ ਕੋਲ ਲਿਖਿਆ ਨਹੀਂ ਜਿਹੜੇ ਵੀ ਇਤਿਹਾਸਿਕ ਗ੍ਰੰਥ ਸਾਡੇ ਕੋਲ ਮਿਲਦੇ ਨੇ ਸਾਖੀਆਂ ਮਿਲਦੀਆਂ ਨੇ ਉਹ ਸਾਰੀਆਂ ਸਿੱਖੀ ਦੇ ਖਿਲਾਫ ਨੇ ਕਿਸੇ ਨੇ ਉਹਨਾਂ ਦੇ ਖਿਲਾਫ ਆਵਾਜ਼ ਨਹੀਂ ਉਠਾਈ ਇਹਦਾ ਮਤਲਬ ਦੇਖ ਲੋ ਕਿੰਨੇ ਕਿੰਨੇ ਪੁਰਾਣੇ ਨੇ ਉਹ ਕਿ ਆਵਾਜ਼ ਨਹੀਂ ਉਠਾਈ ਅੱਜ ਉਹ ਆਵਾਜ਼ ਉੱਠ ਰਹੀ ਹੈ ਕਿ ਇਤਿਹਾਸ ਨੂੰ ਠੀਕ ਕਰੋ ਗੁਰਮਤਿ ਅਨਸਾਰ ਕਰੋ ਉਦੋਂ ਕਿਵੇਂ ਲਿਖੇ ਗਏ ਜੇ ਸਿੱਖੀ ਦਾ ਪਤਾ ਹੁੰਦਾ ਇਹਦਾ ਮਤਲਬ ਅੱਜ ਮਹਿਸੂਸ ਤਾਂ ਕਰਦੇ ਨੇ ਵੀ ਗੁਰਮਤ ਤੋਂ ਖਰਾਬ ਨੇ ਕੁਝ ਗੁਰਮਤ ਦੇ ਵਿਜ਼ਨ ਦਾ ਪਤਾ ਪਰ ਕਲੀਅਰ ਨਹੀਂ ਹੈ ਗੁਰਮਤ ਦਾ ਇਹਦਾ ਵਿਜ਼ਨ ਹੈ ਪੂਰਾ ਗੁਰਮਤ ਕਲੀਅਰ ਕਿਸੇ ਨੂੰ ਨਹੀਂ ਅੱਜ ਕੱਲ ਦੇ ਮੰਨਦੇ ਜਿਹੜਿਆਂ ਨੇ ਮਿਸਲਾਂ ਕਾਇਮ ਕੀਤੀਆਂ ਸੀ ਉਹਨਾਂ ਨੇ ਖਤਮ ਕੀਤੀ ਸੀ ਸਿੱਖੀ ਇਹ ਦੋ ਤਲਵਾਰਾਂ ਇੱਕ ਮਿਆਨ 'ਚ ਪੈਂਦੀਆਂ ਹੀ ਨਹੀਂ ਇਹ ਪੀਰੀ ਔਰ ਮੀਰੀ ਦੀ ਤਲਵਾਰ ਇੱਕ ਮਿਆਨ 'ਚ ਨਹੀਂ ਪੈਂਦੀਆਂ ਦੋਏ ਤਲਵਾਰਾਂ ਦੋ ਨੇ ਪਰ ਮਿਆਨ ਇੱਕ ਹੈ ਮਿਆਨ ਦੋ ਨਹੀਂ ਹਨ ਇੱਕ ਮਿਆਨ ਦੋ ਤਲਵਾਰਾਂ ਕਿਵੇਂ ਪੈ ਜਾਣਗੀਆਂ ਪੀਰੀ ਦੀ ਤਲਵਾਰ ਕਿੱਥੇ ਹੁੰਦੀ ਹੈ ਸੱਚ ਕੀ ਘਾਤੀ ਕਿੱਥੇ ਹੁੰਦੀ ਹੈ ਹਿਰਦੇ ਜੁਲਦੀ ਹੈ ਸੱਚ ਕੀ ਕਾਤੀ ਸੱਚ ਸੰਸਾਰ ਕਾਟ ਤੇ ਕੀ ਅਪਰ ਅਪਾਰ ਸ਼ਬਦ ਹੈ ਸਾਣ ਰਖਾਈ ਲਾਏ ਇਹ ਸ਼ਬਦ ਦੀ ਸਾਣ ਤੇ ਰੋਜ਼ ਲਾ ਕੇ ਰੱਖੀ ਦੀ ਹੈ ਰੋਜ਼ ਲੱਗਦੀ ਹੈ ਸ਼ਬਦ ਦੀ ਸਾਣ ਤੇ ਇਹ ਨਹੀਂ ਵੀ ਬਿਆਨ ਚੋਂ ਕੱਢਣੀ ਇਹ ਤਾਂ ਰੋਜ਼ ਇਹ ਤਸੌਣੀ ਪੈਂਦੀ ਹੈ ਤਾਂ ਕਿ ਇਹਦੇ ਤੇ ਕੋਈ ਦਾਗ ਨਾ ਰਹੇ ਚੰਗੇ ਦੀ ਬਣੀ ਰਹੇ ਧਾਰੇ ਦੀ ਲੱਗੀ ਰਹੇ ਸ਼ਬਦੇ ਸਾਣ ਰਖਾਈ ਲਾਏ ਗੁਣ ਕੀ ਠੇਕੇ ਵਿੱਚ ਸਮਾਏ ਜਿੱਥੇ ਹਿਰਦੇ ਵਿੱਚ ਗੁਣ ਹੈ ਉੱਥੇ ਰਹਿੰਦੀ ਹੈ ਇਹ ਉਹਦਾ ਬਿਆਨ ਹੈ ਝੂਠ ਕੀ ਕਾਤੀ ਕਿਤੇ ਰਹਿੰਦੀ ਹੈ ਜਿੱਥੇ ਉਹ ਗੁਣ ਹੋਣ ਉੱਥੇ ਝੂਠ ਇੱਕੋ ਹੀ ਰਹੂ ਸੱਚ ਕੀ ਰਹੂਗੀ ਝੂਠ ਕੀ ਰਹੂਗੀ ਹਿਰਦੇ ਚ ਦਸੂ ਛੇਵੇਂ ਪਾਛੇ ਦਾ ਹਿਰਦੇ ਸੱਚ ਕੀ ਕਰਦੀ ਹੈ ਗਾਤਰੇ ਝੂਠ ਕੀ ਕਰਦੀ ਹੈ ਬਾਹਰ ਉਹ ਲੋਹੇ ਦੀ ਬਾਪ ਜਿਹੜੀ ਤਲਵਾਰ ਆ ਉਹ ਗਾਤਰੇ 'ਚ ਪਾਈ ਹੋਈ ਆ ਹਿਰਦੇ 'ਚ ਸੱਚ ਕੀ ਕਰਦੀ ਹੈ ਹਿਰਦੇ ਤਾਂ ਸੱਚ ਕੀ ਕਰਦੀ ਹੈ ਗੁੜ ਕੀ ਠੇਕੇ ਵਿੱਚ ਸਮਾਏ ਜਿਸ ਦਾ ਪੁੱਠਾ ਹੋਵੇ ਸੇਖ ਲੋਹੂ ਲਬਨ ਕਤਾ ਦੇਖ ਲੋਭ ਰਤ ਹੈ ਦੀ ਵਿੱਚ ਗੁੱਡ ਚੂੜ ਕੀ ਕਾਤੀ ਕਿੱਥੇ ਹੈ ਰਾਜਿਆਂ ਦੀ ਤਲਵਾਰ ਪੀੜੀ ਦੀ ਉਹ ਅਤਰੇ ਬਾਹਰ ਲੋਹੇ ਦੀ ਤਲਵਾਰ ਚੂੜ ਕੀ ਕਾਤੀ ਬਾਹਰ ਮਾਇਆ ਦੀ ਹੁੰਦੀ ਹੈ ਚੂੜ ਕੀ ਕਾਤੀ ਦਾ ਉਹਨੇ ਮਾਇਆ ਝੂਠੀ ਹੈ ਚੂੜ ਕੀ ਕਾਤੀ ਮਾਇਆ ਦੀ ਤਲਵਾਰ ਹੁੰਦੀ ਹੈ ਸੱਚ ਕੀ ਕਾਤੀ ਨਿਰਾਕਾਰੀ ਹੁੰਦੀ ਹੈ ਹਕੀਕਤ ਦਾ ਬਵੇ ਬੁੱਧੀ ਉਹ ਉਹਦਾ ਗਿਆਨ ਚਰਚਾ ਹੁੰਦੀ ਹੈ ਆ ਸੱਚ ਕੀ ਕਾਤੀ ਵਰਤੀ ਹੋਈ ਹੈ ਗੁਰੂ ਨਾਨਕ ਪਾਂਡਿਆ ਨਾਲ ਅਜੋਗੀ ਨਾਲ ਇਹ ਤਾਂ ਸੱਚ ਕੀ ਕਰਤੀ ਹੈ ਹੋਰ ਹੋਰ ਕੀ ਸੱਚ ਕੀ ਕਰਤੀ ਸੱਚ ਝੂਠ ਨੂੰ ਕੱਟੀ ਜਾਂਦਾ ਝੂਠ ਨੂੰ ਕੱਟੀ ਜਾਂਦਾ ਸੱਚ ਕੱਟਣ ਵਾਲੀ ਚੀਜ਼ ਦਾ ਨਾ ਪਾਤੀ ਹੈ ਪਕੜਵਾਲ ਨੂੰ ਕੱਟੀ ਜਾਂਦਾ ਕੱਟਣ ਵਾਲੀ ਚੀਜ਼ ਕਰਤੀ ਹੈ ਹੁਣ ਰਹਿ ਜੋਗੀ ਜੋਗੀ ਆਪਣੇ ਆਪ ਨੂੰ ਸੰਤ ਮੰਨਦਾ ਹੈ ਜੋਗੀ ਵਾਲਾ ਨਹੀਂ ਪਾਉਂਦੇ ਪੜਨ ਵਾਲਾ ਪਾਉਂਦੇ ਵਾਲਾ ਜਪਦੇ ਸਿਮਰਤੀਆਂ ਨੇ ਸਿਮਰਤੀਆਂ 27 ਸੀ ਇਹਨਾਂ ਨੇ ਬਣਾਈਆਂ ਕਿਉਂ ਬਣਾਈਆਂ ਸਿਮਰਤੀਆਂ ਵੇਦ ਤੋਂ ਉਲਟਾ ਰਾਜ ਕੱਢਣ ਵਾਸਤੇ ਜਾਂ ਵੇਦ ਨੂੰ ਉਲਟੇ ਰਾਹ ਪਾਇਆ ਨਾ ਇਹਨਾਂ ਨੇ ਸਿਮਰਤੀਆਂ ਬਣਾਈਆਂ ਕਿਵੇਂ ਪਤਾ ਲੱਗਿਆ ਕਬੀਰ ਨੇ ਦੱਸਿਆ ਗੁਰਬਾਣੀ ਦੀ ਸਾਰੀ ਹਿਸਟਰੀ ਪਈ ਹੈ ਜਿਹਦੀ ਹਿਸਟਰੀ ਦੀ ਲੋੜ ਹੈ ਗੁਰਬਾਣੀ 'ਚ ਪਈ ਹੈ ਜਿਹੜੀ ਹਿਸਟਰੀ ਦੀ ਇਹਨਾਂ ਲੋੜ ਹੈ ਨਾ ਬਿਰਬਾਲੂ ਨੂੰ ਉਹ ਗੁਰਬਾਣੀ ਗੁਰਮਤ ਜਿਹੜੀ ਗੁਰਮੁਖ ਨੂੰ ਹਿਸਟਰੀ ਦੀ ਲੋੜ ਹੈ ਗੁਰਬਾਣੀ ਸਾਨੂੰ ਦਿੱਤੀ ਹੋਈ ਹੈ ਇਹ ਤੋਂ ਬਾਅਦ ਸਾਨੂੰ ਲੋੜ ਹੈ ਕਹਿੰਦੇ ਵੇਦ ਕੀ ਪੁੱਤਰੀ ਸਿਮਰਤੀ ਭਾਈ ਵੇਦ ਕੀ ਵੇਦ ਚੋਂ ਤੁਸੀਂ ਸਿਮਰਤੀ ਪੈਦਾ ਕਰ ਲਈ ਸੰਕਲ ਜੇਵਣੀ ਲੈ ਹੈ ਆਈ ਹੁਣ ਸੁਗਲ ਔਰ ਰਸੇ ਲੈ ਕੇ ਆਈ ਹੈ ਤੁਹਾਨੂੰ ਐਸਾ ਵਰਨ ਵੀ ਮਾਇਆ ਦੇ ਨਾਲ ਕਿ ਮੁਕਤੀ ਵਾਲੀ ਗੱਲ ਭੁੱਲ ਜਾਓਗੇ ਤੁਸੀਂ ਹੁਣ ਮੁਕਤੀ ਵਾਲੀ ਗੱਲ ਤਾਂ ਭੁੱਲ ਗਿਆ ਪਰ ਕੀ ਕਰ ਰਿਹਾ ਕਰਮ ਪਾਪ ਔਰ ਪੁੰਨ ਪਾਪ ਕਰੋ ਦਾਨ ਦਿਓ ਪੁੰਨ ਕਰੋ ਬੈਲੈਂਸ ਕਰ ਲੋ ਲੇਖਾ ਚੱਲਦਾ ਰਹੂਗਾ ਜਨਮ ਲੈਂਦੇ ਰਹੋਗੇ ਪੁੰਨ ਪਾਪ ਵਿੱਚ ਜੀਵਨ ਚੱਲਦਾ ਰਹੂਗਾ ਲੇਖਾ ਚੱਲਦਾ ਰਹੂਗਾ ਗੁਰਬਾਣੀ ਕੀ ਕਹਿੰਦੀ ਹੈ ਲੇਖਾ ਛਾੜ ਲੇਖੇ ਛੁੱਟੇ ਜਿੱਦਾਂ ਲੇਖਾ ਛੱਡ ਦਿੱਤਾ ਤਾਂ ਪ੍ਰਭਾਵ ਦਾ ਲੇਖਾ ਹੋ ਗਿਆ ਉਦੋਂ ਛੁੱਟੇਗਾ ਨਹੀਂ ਛੁੱਟਦਾ ਹੀ ਨਹੀਂ ਸਾਕਲ ਜੇਬੜੀ ਲੈ ਹੈ ਭਾਈ ਅਸੀਂ ਕੀ ਕੀਤਾ ਸਾਡਾ ਕੀ ਕੀਤਾ ਪੰਡਤ ਦੇ ਨੇੜੇ ਆ ਕੇ ਬਹੁਤ ਸਾਰੇ ਸਨਾਤਨੀ ਸਿੱਖ ਬਣ ਗਏ ਇਤਿਹਾਸ ਲਿਖਾਤੇ ਜਿਹੜੇ ਇਤਿਹਾਸ ਲਿਖਾਏ ਨੇ ਜਿੱਦੇ ਵੀ ਲਿਖਾਏ ਨੇ ਗੁਰਦਾਸ ਦੀ 12 ਦੇ ਸੜੇ ਇਹ ਸਾਰੇ ਸਿਮਰਤੀਆਂ ਨੇ ਸੰਤਲ ਜੇਵੜੀ ਨੇ ਗੁਰਬਾਣੀ ਛਡਾਤੀ ਇਹਨਾਂ ਨਾਲ ਜੋੜਦਾ ਉਹੀ ਤਰੀਕਾ ਵਰਤਿਆ ਪੜਨ ਦਾ ਜਾਣਦਾ ਐਕਸਪਰਟ ਹੈ ਇਸ ਗੱਲ ਦਾ ਪੜਦੇ ਰਿਹਾ ਗੱਲ ਕਰਤੀ ਕਿ ਰਸਤਾ ਬਦਲਣਾ ਜੇ ਹੋਵੇ ਕਿਵੇਂ ਬਦਲੀਦਾ ਹੈ ਉਹਨਾਂ ਤੋਂ ਵੇਦ ਛਡਾ ਕੇ ਵੇਦ ਛੱਡ ਕੇ ਸਿਮਰਤੀਆਂ ਮਗਰ ਪਾ ਕੇ ਰਾਜੇ ਨਾਲ ਜੋੜਦੇ ਸੀ ਇਹਨਾਂ ਨੇ ਇਤਿਹਾਸ ਰਾਜ ਕੇ ਰਾਜਾ ਨਾਲ ਜੋੜਦੇ ਦੂਸਰਾ ਸੋਈ ਕੰਮ ਕਰ ਲੈ ਰਾਜ ਕਰੇਗਾ ਖਾਲਸਾ ਨਾਲ ਜੋੜਦੇ ਇਤਿਹਾਸ ਨਾਲ ਜੋੜਦੇ ਉੱਥੇ ਵੀ ਇਤਿਹਾਸ ਹੈ ਮਹਾਭਾਰਤ ਦਾ ਰਵਾਇਣ ਦਾ ਇਤਿਹਾਸ ਹੈ ਇੱਥੇ ਵੀ ਸਾਡੇ ਇਤਿਹਾਸ ਹੈ ਦੋ ਇੱਕੋ ਹੀ ਗੱਲ ਉਹੀ ਤਰੀਕਾ ਵਰਤਿਆ ਜੋਗੀ ਇਤਿਹਾਸ ਦੇ ਡੇੜੇ ਦੀ ਹੈ ਜੋਗੀਆਂ ਦੀ ਥਿਉਰੀ ਜਿਹੜੀ ਹੈ ਗੁਰਮਤਿ ਨੂੰ ਮਿਲਦੀ ਹੈ ਜੋਗੀ ਮਾਲਾ ਨਹੀਂ ਫੇਰਦਾ ਧੋਤੀ ਟਿੱਕਾ ਤੇ ਜਪ ਮਾਲੀ ਧਾਨ ਬਲੇਛਣ ਖਾਈ ਧੋਤੀ ਟਿੱਕਾ ਹੈ ਜਪਣ ਵਾਸਤੇ ਬਾਲੀ ਵਾਲਾ ਵਾਲਾ ਸਾਡੀ ਕਿੱਥੋਂ ਆਈ ਸਿੱਖਾਂ ਦੀ ਬਾਲਾ ਕਿੱਥੋਂ ਆਈ ਇਹਦਾ ਮਤਲਬ ਹੈ ਬਾਹਮਣ ਸਾਡੇ ਚਾਵੜਿਆ ਉਸ ਬੈਠ ਬਾਹਮਣ ਦੀ ਹੈ ਜਟਾ ਨਹੀਂ ਰੱਖਦੇ ਸਿੱਖ ਜੋਗੀਆਂ ਤੋਂ ਦੂਰੀ ਬਣੀ ਹੋਈ ਆ ਬਾਹਮਣ ਤੋਂ ਦੂਰੀ ਹੈ ਜੀ ਕੰਨਾਂ ਜਿਹੜੀ ਮੁੰਦਰਾ ਲਾਉਂਦੇ ਸੀ ਜੋਗੀ ਦਾ ਪ੍ਰਭਾਵ ਕੋਈ ਨਹੀਂ ਸਾਡੇ ਤੇ ਬਾਹਮਣ ਦਾ ਪ੍ਰਭਾਵ ਇਹ ਸਾਨੂੰ ਪਤਾ ਹੀ ਨਹੀਂ ਬਾਲਾ ਸਾਡੀ ਹੈ ਕਮਾਲਾ ਬਾਹਮਣ ਦੀ ਜਿੱਥੇ ਗੁਰਬਾਣੀ ਮਾਲਾ ਆਈ ਹੈ ਉੱਥੇ ਧੋਤੀ ਟਿੱਕਾ ਨਾਲ ਹੈ ਜਿੱਥੇ ਤੱਕ ਨਾਮ ਜਪਣ ਦੀ ਗੱਲ ਹੈ ਬਾਹਰ ਨਾਲ ਦਸਮ ਪਾਸ਼ਾ ਨੇ ਉਹ ਵਿਵਾਹ ਵੜਦਾ ਸਾਰਾ ਇੱਕੋ ਗੱਲ ਕਹਿ ਕੇ ਫਸਟਾ ਹੀ ਵੜਦਾ ਇਹਨਾਂ ਦਾ ਨਾਮ ਜਪਣ ਦਾ ਜਿਵੇਂ ਜਪਦੇ ਨੇ ਉਹ ਕਹਿੰਦੇ ਨਮਸਤੰ ਨਾਮੇ ਹੈ ਬਿਨਾ ਨਾਮ ਵਾਲੇ ਤੈਨੂੰ ਨਮਸਕਾਰ ਹੈ ਤੇਰਾ ਕੋਈ ਨਾਮ ਨਹੀਂ ਨਮਸਤੰ ਅਨਾਮੇ ਹੈ ਬਿਨਾ ਨਾਮ ਵਾਲੇ ਅਨਾਮੇ ਤੈਨੂੰ ਨਮਸਕਾਰ ਹੈ ਨਾਮ ਇਹਦੀ ਜਪੋਗੇ ਕੀ ਕਰੋ ਜਪੋ ਕਿ ਮੈਂ ਜਪਦੇ ਹਾਂ રાયબદ નું પણ પણ ઓ ભી બડી જંદા રે બાળા ભી બેરી જંદા પતા હોતે ہوئے ભી અકાલ તળ દે ઝેરદાર ઉડજે એનો અલ્દા પતા દર્શન સુનો ભગં જડે પર શખ મે 31 ડિસેમ્બર નું પરસેવા આ ગ્યા થી બાળા લઈ ફરਦਾ થી પહેલા તો બડા ચોડા હોયા ફિર ખડ જલ મે ગયા ਵੀ ਮਾਲਾ ਸਾਡੀ ਨਹੀਂ ਕਿਉਂ ਸਾਡੀ ਕਿਉਂ ਨਹੀਂ ਗੁਰੂ ਨਾਨਕ ਦੇ ਗੱਲ ਜਮਾਵਾ ਨਾ ਗੁਰੂ ਨਾਨਕ ਨੂੰ 147 ਫੜਾ ਦਿਓ ਹਜ਼ਾਰ ਸਾਲ ਨੂੰ ਕਹਿਣ ਲੱਗ ਇਹਨਾਂ ਨੇ ਗੁਰੂ ਨਾਨਕ ਕੋ 147 ਹੁੰਦੀ ਸੀ ਫੋਟੋ ਬਣਾ ਦਿਓ ਕੀ ਫਰਕ ਪਊਗਾ ਹਜ਼ਾਰ ਸਾਲ ਨੂੰ ਲੋਕੋ ਕੀ ਪਤਾ ਲੋਕਾਂ ਨੂੰ ਹਜ਼ਾਰ ਸਾਲ ਇਹ 200 400 ਸਾਲ ਬਾਅਦ ਉਹ ਤਾਂ ਕੋਈ ਖੋਜੀ ਦੱਸੂਗਾ ਵੀ ਉਦੋਂ 147 ਬੜੀ ਗੱਲ ਹੈ ਉਹ ਜਵਾਨੇ ਹੁੰਦੀ ਹੋ ਰਹੀ ਸੀ ਉਹ ਤਾਂ ਉਹ ਦੱਸੂਗਾ ਆਮ ਲੋਕਾਂ ਨੂੰ ਕੀ ਪਤਾ ਹੋਰ ਨਾਮ ਕਿਵੇਂ ਜਪੀਏ ਮੈਂ ਗੁਰਬਾਣੀ ਦੱਸਿਆ ਨਾਮ ਕਿਵੇਂ ਜਪੀਏ ਜਪਣ ਦੇ ਅਰਥ ਇਹ ਤਾਂ ਹੈ ਨਹੀਂ ਮੁੱਖ ਦੀ ਗੱਲ ਜਦ ਮੈਂ ਕਹਤਾ ਵੀ ਜਦੋਂ ਤਸਮ ਪਾਸ਼ਾ ਨੇ ਕਿਹਾ ਸੀ ਦੁਬਸਤਰ ਦੇ ਨਾਮੇ ਸਮਝ ਲੈਣਾ ਚਾਹੀਦਾ ਤਾਂ ਕੋਈ ਨਾਮ ਨਹੀਂ ਹੁੰਦਾ ਉਹਦਾ ਜਸ ਹੁੰਦਾ ਹੈ ਜਸ ਕੀਤਾ ਹੋਇਆ ਉਹਦਾ ਜਸ ਸਮਝਣਾ ਉਹਦਾ ਗੁਣ ਗਾਇਆ ਨਾ ਉਹਦੇ ਗੁਣਾਂ ਚੋਂ ਉਹਨੂੰ ਜਾਣਣਾ ਪਸੀਨਾ ਆ ਗਿਆ ਲੜਨ ਲੱਗ ਗਿਆ ਉੱਚੀ ਉੱਚੀ ਬੋਲਣ ਲੱਗ ਗਿਆ ਜੀ ਉੱਠ ਕੇ ਆ ਗਿਆ ਆ ਤਾਂ ਕੁਝ ਇਹਨਾਂ ਦੇ ਕੋਲ ਹੈ ਗੱਲਾਂ ਕਰਦੇ ਨੇ ਬੜਬੜੀਆਂ ਗੱਲਾਂ ਬੜਬੜੀਆਂ ਕਰਦੇ ਨੇ ਪੱਲੇ ਕੁਛ ਨਹੀਂ ਹੈ ਉਹ ਤੁਸੀਂ ਇਹ ਵੀ ਨਹੀਂ ਪਤਾ ਤੂੰ ਬਾਹਮਣ ਦਾ ਜੇਲਣ ਵਾਲਾ ਲਈ ਫਿਰਦਾ ਜਿਹਨੂੰ ਇਹ ਨਹੀਂ ਪਤਾ ਉਹ ਕਾਲ ਦਾ ਜਹਦਾ ਚੱਕ ਕੇ ਬਣਾਤਾ ਉਹ ਦਸ ਮੋਹਰਾਂ ਤੇ ਟਿੱਪਣੀ ਕਰਦਾ ਜਿਹਦੇ ਵਿੱਚ ਲਿਖਿਆ ਹੈ ਨਮਸਤ ਦਰਨਾਮੇ ਟਿੱਪਣੀ ਉਹਦੇ ਤੇ ਕਰਦਾ ਹੈ ਉਹਦੀਆਂ ਲਿਖਤਾਂ ਤੇ ਉਹਦੇ ਚ ਲਿਖਿਆ ਨਮਸਤਕ ਨਿਰਨਾਮੇ ਤੇਰਾ ਕੋਈ ਨੋ ਨਹੀਂ ਉਹੀ ਪੜ ਲੈਂਦਾ ਜੇ ਪੜ ਲੈਂਦਾ ਸਮਝ ਲੈਂਦਾ ਤਾਂ ਖੈਰ ਮਾਰਾ ਪਰੇ ਮਾਰਦਾ ਹੋਗਾ ਇਹ ਵਿਦਵਾਨ ਨੇ ਵਿਦਿਆ ਵੇਚਦੇ ਨੇ ਰਾਗ ਵਿਦਿਆ ਰਾਗ ਵਿਦਿਆ ਰਾਗ ਵੀ ਵਿਦਿਆ ਹੈ ਹੋਰ ਗੱਲ ਹੈ ਰਾਗ ਵਿਦਿਆ ਹੈ ਜੇ ਕੀਰਤਨ ਕਰਦੇ ਨੇ ਵਿਦਿਆ ਵੇਚਦੇ ਨੇ ਅਜਿਹੇ ਇੱਕ ਇੱਕ ਵਿਦਿਆ ਮੈਂ ਜਿਹੜੇ ਵਿਦਿਆ ਵੇਚਦੇ ਕੀ ਕਰਦੇ ਵਿਦਿਆ ਹੈ ਸਾਰੀ ਵਿਦਿਆ ਜੋ ਸਰੀਰ ਨਾਲ ਰਿਲੇਟਡ ਹੈ ਵਿਦਿਆ ਇਹ ਸਭ ਵਿਦਿਆ ਵੇਚਦੇ ਨੇ ਐਕਟਿਵ ਵਿਦਿਆ ਐਕਟਰ ਜਿਹੜੇ ਐਕਟਿਵ ਕਰਦੇ ਨੇ ਵਿਦਿਆ ਹੈ ਵਿਦਿਆ ਸਿੱਖਦੇ ਨੇ ਐਕਟਰ ਐਕਟਿੰਗ ਕਰਦੇ ਨੇ ਪੈਸੇ ਲੈਂਦੇ ਨੇ ਵਿਦਿਆ ਵੇਚਦੇ ਨੇ ਹੁਨਰ ਵੇਚਦੇ ਨੇ ਮਕੈਨੀਕਲ ਲਾਈਨ ਵਿਦਿਆ ਵਿਦਿਆ ਵਿਕਦੀ ਹੈ ਇਹ ਸਭ ਵਿਦਿਆ ਵੇਚਦੇ ਨੇ ਮਨੁੱਖ ਵਿਦਿਆ ਵਿਕਰਦਾ ਵਿਖਟੇ ਵਿਖਾਏ ਜਿੰਨੇ ਇਹ ਨੇ ਨਾ ਬਾਜੇ ਕੀਰਤਨ ਕਰਨ ਵਾਲੇ ਇਹ ਸਭ ਵਿਦਿਆ ਵੇਚਦੇ ਨੇ ਇਹ ਤਾਂ ਵਿਦਿਆ ਸਿੱਖਦੇ ਨੇ ਇਹ ਤਾਂ ਸਿੱਖਿਆ ਜਾਂਦਾ ਜੋ ਸਿੱਖਿਆ ਜਾਂਦਾ ਵਿਦਿਆ ਗੁਰਮਤਿ ਦੀ ਸਿੱਖੀ ਗੁਰਮਤਿ ਦੀ ਸਿੱਖਿਆ ਛੱਡ ਕੇ ਰਾਗ ਵਿਦਿਆ ਦੀ ਸਿੱਖਿਆ ਲੈਣੀ ਕਿਉਂ ਪੇਟ ਖਾਤਰ ਰੋਟੀਆਂ ਗਾਣ ਪੂਰਨ ਤਾਲ ਇਹ ਰੋਟੀਆਂ ਖਾਤਰ ਕੀਤਾ ਸਾਰਾ ਕੰਮ ਕਹਿੰਦੇ ਨੇ ਅਸੀਂ ਸਿੱਖ ਸਿੱਖ ਕਿੱਥੇ ਆ ਤੁਸੀਂ ਅੰਦਰ ਝਾਕ ਕੇ ਦੇਖੋ ਸਿੱਖੀ ਕਿੱਧਰਲੇ ਪਾਸੇ ਆ ਤੁਹਾਡੇ ਤੇ ਇਹ ਜਿਹੜੇ ਸਿੱਖ ਨੇ ਜਿੰਨਾ ਜਿਹੜੇ ਇਹਨਾਂ ਨੂੰ ਸਿੱਖ ਬੰਦੇ ਨੇ ਉਹ ਆਪ ਕੀ ਹੋਣਗੇ ਜਿਹੜੇ ਇਹਨਾਂ ਨੂੰ ਸਿੱਖ ਬੰਨਣ ਵਾਲੇ ਨੇ ਉਹ ਆਪ ਕੀ ਹੋਣਗੇ ਆਪਨੇ ਮੂਰਖ ਅੰਧਕੋਰ ਇਹ ਆਪਣੇ ਆਪ ਨੂੰ ਸਿੱਖ ਬੰਨਣ ਵਾਲੇ ਕੌਣ ਨੇ ਚੋਰ ਹਰਾਮ ਖੋਰ ਉਹ ਨਾਨਕ ਨੇ ਉਹਨਾਂ ਨੂੰ ਕਿਹਾ ਸੀ ਅਜੇ ਧਾਰਮ ਕਾਰਨ ਨੂੰ ਧਾਰਮਿਕ ਬਣਨ ਵਾਲੇ ਸੰਤਾਂ ਨੂੰ ਸੰਤ ਬਣਨ ਵਾਲੇ ਮੂਰਖਾਂ ਦੇ ਘੋਰ ਸੀ ਸਤ ਕਹਣ ਵਾਲੇ ਚੋਰ ਹਰਾਮ ਖੋਰ ਸੀ ਸਿੱਖ ਦੀ ਪਦਵੀ ਸਭ ਤੋਂ ਉੱਚੀ ਹੈ ਇੱਥੇ ਪਤਾ ਲੱਗ ਜੂ ਹੁਣ ਸਿੱਖ ਦੀ ਪਦਵੀ ਸੰਤ ਤੋਂ ਉੱਚੀ ਹੈ ਸੰਸਾਰੀ ਭੇਖੀ ਜਿਹੜਾ ਸੰਤ ਹੈ ਸੰਤ ਜਨਮ ਲੈਂਦਾ ਹੀ ਨਹੀਂ ਲੈਂਦਾ ਜਨਮ ਅਸੰਤ ਹੈ ਅਸੰਤ ਨੇ ਸੰਤ ਬਣਨਾ ਇਸ ਕਰਕੇ ਜੋਗੀ ਕੋ ਵਾਲਾ ਨਹੀਂ ਹੈ ਜੋਗੀ ਨਾਲ ਜਿਹੜੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਜੋਗੀ ਨਾਲ ਗੱਲ ਬੜੇ ਸਟੈਂਡਰਡ ਦੀ ਕੀਤੀ ਜੋਗੀਆਂ ਨੇ ਬੜੇ ਬੜੇ ਸਵਾਲ ਕੀਤੇ ਨੇ ਅਧਿਆਤਮਵਾਦ ਦੇ ਸਵਾਲ ਕੀਤੇ ਅਧਿਆਤਮਿਕ ਸਵਾਲ ਕੀਤੇ ਨੇ ਉੱਚ ਕੁਆਲਿਟੀ ਦੇ ਸਵਾਲ ਨੇ ਉੱਚ ਕੁਆਲਿਟੀ ਦੇ ਗੁਰੂ ਸਾਹਿਬ ਨੇ ਜਵਾਬ ਦਿੱਤੇ ਨੇ ਪੰਡਤ ਨੇ ਨਾ ਕਦੇ ਕੋਈ ਸਵਾਲ ਕੀਤਾ ਨਾ ਉਹਨੂੰ ਸਵਾਲ ਦੀ ਲੋੜ ਸੀ ਨਾ ਕੋਈ ਜਵਾਬ ਦਿੱਤਾ ਉਹਦਾ ਪਖੰਡਵਾਦ ਤਾਂ ਖੰਡਣ ਕੀਤਾ ਗੁਰੂ ਸਾਹਿਬ ਨੇ ਜੋ ਕਰ ਰਿਹਾ ਪਰ ਉਹਨੇ ਕੋਈ ਸਵਾਲ ਉਹਦਾ ਹੱਕਬਾਦ ਦਾ ਕਦੇ ਪੰਡਤ ਨੇ ਕੀਤਾ ਹੀ ਨਹੀਂ ਜੇ ਕੀਤਾ ਹੈ ਕਿਤੇ ਟਕਰਾਅ ਹੋਇਆ ਕਿਹੜੀ ਗੱਲ ਤੇ ਹੋਇਆ ਬਾਸ ਤੇ ਹੋਇਆ ਬਸ ਬਸ ਤੇ ਪੁੱਲ ਬਾਤ ਉੱਤੇ ਕਿ ਪਾਂਡੇ ਤੂੰ ਜਾਣੇ ਹੀ ਨਹੀਂ ਕਿੱਥੋਂ ਬਾਸ ਉਪਰਨਾ ਪਾਂਡੇ ਤੈਨੂੰ ਇਹ ਪਤਾ ਹੁੰਦਾ ਬਾਸ ਪੈਦਾ ਕਿੱਥੋਂ ਹੋਇਆ ਤੂੰ ਸ਼ਾਇਦ ਚਰਚਾ ਨਾ ਕਰਦਾ ਤੇਰਾ ਗਿਆਨ ਘੱਟ ਹੈ ਤੈਨੂੰ ਬਾਸ ਬਾਰੇ ਗਿਆਨ ਹੀ ਨਹੀਂ ਹੈ ਪੈਦਾ ਕਿੱਥੋਂ ਹੋਇਆ ਬਾਸ ਜਿੱਥੋਂ ਪੈਦਾ ਹੋਇਆ ਉਹਨੂੰ ਛੱਡ ਤੋਇਓ ਅੰਨ ਕਮਾਦ ਕਪਾਹ ਤੋਇਓ ਤੇਰੇ ਪਵਨ ਗੱਡੋ ਤੋਆ ਕਹਿੰਦੇ ਨੇ ਪਾਣੀ ਨੂੰ ਪਾਣੀ ਤੋਂ ਸਭ ਕੁਝ ਪੈਦਾ ਹੋਇਆ ਅੰਨ ਕਮਾਦ ਕਪਾਹ ਤੇਰੇ ਪਵਨ ਵੀ ਪਾਣੀ ਤੋਂ ਪੈਦਾ ਹੈ ਸਮਝੇ ਤੋਆ ਕਹੇ ਮੈਂ ਹਾਂ ਬਹੁਤ ਅੱਛਾ ਪਾਣੀ ਦਾ ਕਹਿਣਾ ਮੈਂ ਮੇਰੇ ਵਰਗਾ ਕੋਈ ਨਹੀਂ ਅੱਛਾ ਹੀ ਕੀ ਹੈ ਪਾਣੀ ਜਿਵੇਂ ਸਮਝਦਾ ਹੈ ਵੀ ਮੈਂ ਸਭ ਤੋਂ ਅੱਛਾ ਮੈਨੂੰ ਪੀ ਕੇ ਆਦਮੀ ਬਚਦਾ ਹੈ ਨਰਮਾਣਾ ਸਭ ਮੇਰੇ ਜੀ ਇਸ਼ਨਾਨ ਕਰਦੇ ਨੇ ਪਵਿੱਤਰ ਹੋ ਜਾਂਦੇ ਨੇ ਉਹ ਤਾਂ ਹੀ ਕਹਿੰਦੇ ਨੇ ਤੋਇਆ ਕਹੇ ਬਹੁਤ ਅੱਛਾ ਤੋਇਆ ਬਹੁਤ ਬਕਾਰਾ ਸਾਰੇ ਬਕਾਰ ਤੋਏ ਚੋਂ ਹੀ ਪੈਦਾ ਹੋਏ ਨੇ ਸਾਰੀ ਗੱਦੀ ਦੀ ਤੋਏ ਚੋਂ ਹੀ ਨਿਕਲੀ ਇਹ ਗੱਦੀ ਕਿੱਥੇ ਆਈ ਜੇ ਪਾਣੀ ਤੋਂ ਹੀ ਭਵਨ ਬਣਿਆ ਗੰਦਗੀ ਪਾਣੀ ਦੇ ਵਿੱਚ ਸੀ ਇਹ ਪ੍ਰਗਟ ਹੈ ਜਿਹੜੀ ਹੁਣ ਹੋਈ ਆਈ ਕਿੱਥੋਂ ਸੰਸਾਰ ਜੋ ਗੰਦਗੀ ਹੈ ਕਿੱਥੋਂ ਪੈਦਾ ਹੋਈ ਹੈ ਫਿਰ ਇਹ ਪਾਣੀ ਦੇ ਵਿੱਚ ਹੀ ਸੀ ਇਹ ਪਾਣੀ ਦਾ ਪਾਣੀ ਮੈਲਾ ਮਾਟੀ ਕੋਰੀ ਫਿਰ ਇਹ ਕਿੱਥੋਂ ਆਈ ਹੈ ਦੱਸੋ ਜੇ ਸਭ ਕੁਝ ਪਾਣੀ ਤੋਂ ਭਵਨ ਪਾਣੀ ਤੋਂ ਬਣਿਆ ਸਰੀਰ ਵੀ ਪਾਣੀ ਦਾ ਬੁਲਬੁਲਾ ਹੈ ਇਹ ਵਿਕਾਰ ਪੈਦਾ ਕਿੱਥੋਂ ਹੋਏ ਨੇ ਤੋਇਓ ਬਹੁਤ ਵਿਕਾਰਾ ਇਹ ਮੈਂ ਪੰਡਤ ਕਹਿਣਾ ਮੈਂ ਬਹੁਤ ਅੱਛਾ ਸਾਰੇ ਵਿਕਾਰ ਲਈ ਬੈਠਾ ਜਿਹੜਾ ਆਪਣੇ ਆਪ ਨੂੰ ਸ਼ਰੀਰ ਸਮਝਦਾ ਉਹ ਪਾਣੀ ਹੋਈ ਹੈ ਕੁਝ ਸਾਰੇ ਗੰਦਗੀ ਹੋਈ ਹੈ ਉੱਤੇ ਸਵਾ ਹੋਰ ਕੁਝ ਨਹੀਂ ਵਿਖਿਆ ਵਿਖਿਆ ਦਾ ਕੀੜਾ ਵਿਖਿਆ ਹੋਇਆ ਸੋਹਣਾ ਉਹ ਵਿਖਿਆ ਦਾ ਕਿਹੜਾ ਵਿਖਿਆ ਦੇ ਵਿੱਚ ਸਮਾਇਆ ਹੈ ਪਰ ਜੋਗੀ ਇਹ ਗੱਲ ਨਹੀਂ ਕਹਿੰਦਾ ਪਟਨ ਕਹਿੰਦੇ ਜੋਗੀ ਤਿਆਗੀ ਹੈ ਤਿਆਗ ਕਰ ਨਹੀਂ ਸਕਿਆ ਫਿਰ ਵੀ ਤਿਆਗੀ ਹੈ ਸਰੀਰ ਸਰੀਰ ਹੈ ਹੋਰ ਕੁਝ ਦੀ ਨਾਲ ਜੰਗਲਾਂ ਚ ਜੋਗੀ ਇਮਾਨਦਾਰਾ ਮਿਲਿਆ ਨਹੀਂ ਲੈਣਾ ਚਾਹੁੰਦਾ ਫਿਰਦਾ ਤਿਆਗ ਕਰੀ ਛੱਡੀ ਪਰ ਮਿਲਿਆ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ ਪੰਡਤ ਤਾਂ ਜਾਣਦਾ ਹੀ ਨਹੀਂ ਹੈ ਤਾਂ ਤਾਂ ਗਾਈਡ ਕਰ ਰਿਹਾ ਜਾਣ ਬੁੱਝ ਕੇ ਕਰ ਰਿਹਾ ਆ ਜਿਹੜੇ ਸੰਤ ਨੇ ਚਿੱਟੀ ਚਿੱਟੇ ਕੱਪੜੇ ਆਣੇ ਇਹ ਵੀ ਪੰਡਤ ਨੇ ਪੈਦਾ ਕੀਤੇ ਹਨ ਇਹਨਾਂ ਕੋਲ ਇਹ ਕਿਤੇ ਬਿਸ਼ਰੂ ਨੇ ਪੈਦਾ ਸਰਕਾਰੀ ਨੇ ਪੰਡਤ ਹੈ ਵੈਸ਼ਣਵ ਮਤ ਹੈ ਜਿਹੜਾ ਵੈਸ਼ਣਵ ਮਤ ਸੰਤ ਚਿੱਟੇ ਕੱਪੜੇ ਵਾਲੇ ਇਹ ਵਿਸ਼ਨੂੰ ਦੇ ਸਰਕਾਰ ਦੇ ਪੈਦਾ ਕੀਤੇ ਨੇ ਸੰਤ ਸਾਰੇ ਸਰਕਾਰ ਦੇ ਪੈਦਾ ਕੀਤੇ ਹਨ ਚਿੱਟੇ ਕੱਪੜੇ ਵਾਲੇ ਸਰਕਾਰ ਨਾਲ ਮਿਲ ਕੇ ਰਹਿੰਦੇ ਨੇ ਜੋ ਸਰਕਾਰ ਕਹਿੰਦੀ ਉਹੀ ਕਰਦੇ ਹੁੰਦੇ ਨੇ ਸਰਕਾਰ ਦੇ ਏਜੰਟ ਵੀ ਹੁੰਦੇ ਨੇ ਸਰਕਾਰ ਨੂੰ ਸੀਆਈਡੀ ਵੀ ਦਿੰਦੇ ਨੇ ਸਰਕਾਰ ਤੋਂ ਡਰਦੇ ਵੀ ਨੇ ਸਰਕਾਰੀ ਅਫਸਰਾਂ ਨੂੰ ਰਿਸ਼ਵਤਾਂ ਵੀ ਲੈ ਕੇ ਕੰਮ ਵੀ ਕਰਾਉਂਦੇ ਨੇ ਏਜੰਟ ਵੀ ਨੇ ਇਹ ਸਰਕਾਰ ਤੋਂ ਬਿਨਾਂ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਸਰਕਾਰ ਨੂੰ ਸਾਰੇ ਚੱਲੋ ਪੈਂਦਾ ਸਰਕਾਰ ਕਹਿੰਦੇ ਪੁਲ ਬਣਾਓ ਸੰਤ ਪੁਲ ਬਣਾਉਣ ਲੱਗ ਗਏ ਸਰਕਾਰ ਕਹਿੰਦੇ ਸਕੂਲ ਖੋਲੋ ਸਕੂਲ ਖੋਲਣ ਲੱਗ ਜਾਣਗੇ ਪਰਮੇਸ਼ਰ ਨਾਲ ਜੁੜਦਾ ਇਹਨਾਂ ਦਾ ਟੀਚਾ ਹੀ ਨਹੀਂ ਜਿਹਨੇ ਪਰਮੇਸ਼ਰ ਨਾਲ ਜੁੜਨਾ ਉਹਨੇ ਸਰਕਾਰ ਤੇ ਕੀ ਲੈਣਾ ਉਹਨੇ ਸਰਕਾਰ ਤੇ ਕੀ ਲੈਣਾ ਇਹਨਾਂ ਨੂੰ ਲੋਕਾਂ ਤੋਂ ਅਸੀਂ ਕਲੈਕਸ਼ਨ ਕਰਦੀ ਹੈ ਸਰਕਾਰ ਇਹ ਦਖਲ ਨਾ ਦੇਵੇ ਥੋੜੀ ਬਹੁਤੀਆਂ ਸਾਡੀਆਂ ਗਲਤੀਆਂ ਨੂੰ ਸਰਕਾਰ ਟੱਕੇ ਬਸ ਸਾਡੀ ਇੱਜ਼ਤ ਹੋਵੇ ਅਸੀਂ ਜਿਹੜੇ ਚੋ ਸਰਕਾਰ ਦੇ ਵਿੱਚ ਜਿਹੜੇ ਧੱਕੇਸ਼ਾਹੀ ਕਰਦੇ ਨੇ ਇਹਨਾਂ ਨੂੰ ਗੁਰਮੁਖ ਕਹਿ ਦਈਏ ਸਟੇਜਾਂ ਤੇ ਇਹ ਸਾਨੂੰ ਮਹਾਪੁਰਖ ਕਹਿ ਦੇਣ ਚਲ ਦੋਏ ਬਚੇ ਹੋਏ ਇਹ ਕਹਿਣ ਬੜੇ ਗੁਰਮੁਖ ਨੇ ਅਸੀਂ ਇਹਨਾਂ ਨੂੰ ਗੁਰਮੁਖ ਦੀ ਆਬਾਦੀ ਦੇ ਦੇ ਸਾਨੂੰ ਸੰਤਾਂ ਦੀ ਆਬਾਦੀ ਦੇ ਦੇ ਦੋਹਾਂ ਦਾ ਕੰਮ ਬਣ ਗਿਆ ਦੋਹਾਂ ਨੇ ਮਿਲ ਕੇ ਅੱਖ ਵਿੱਚ ਘਟਾ ਪਾਤਾ ਪਬਲਕ ਦੇ ਇਹਨਾਂ ਦਾ ਤਾਂ ਇਹ ਕੰਮ ਇਸ ਕਰਕੇ ਚਿੱਟੇ ਜਿੱਦ ਕੇ ਕੱਪੜੇ ਇਹਨਾਂ ਦਾ ਅਟੈਕ ਕੀਤਾ ਜੋਗੀ ਦੇ ਨਹੀਂ ਕੀਤਾ ਇਹ ਜਾਂ ਅਟੈਕ ਕਿਤੇ ਜੋਗੀ ਦੇ ਇਹ ਜਾਂ ਕਿਤੇ ਅਟੈਕ ਨਹੀਂ ਕੀਤਾ ਚਿੱਟੇ ਜਿੱਦ ਕੇ ਕੱਪੜੇ ਮੈਲੇ ਚਿੱਤ ਚਿੱਤ ਮੈਲੇ ਨੇ ਕਠੋਰ ਜੀਓ ਕਠੋਰ ਨੇ ਨਿਰਦਈ ਨੇ ਦਿਆਰੀ ਹੈ ਦਇਆ ਨਹੀਂ ਬਿਲਕੁਲ ਹੁੰਦੀ ਇਹਨਾਂ ਸੰਤਾਂ 'ਚ ਬੈੜੇ ਚਿੱਤ ਕਠੋਰ ਜਿਓ ਤਿੰਨ ਮੁਖ ਨਾਮ ਨਾਮ ਉਹਨਾਂ ਦੇ ਮੂੰਹ ਜੁੜਦਾ ਗਿਆ ਮੂੰਹ ਨਾਲੇ ਜਪਦੇ ਨੇ ਟੋਕੇ ਵਾਲੀ ਮਸ਼ੀਨ ਦੇ ਮੂੰਹ 'ਚ ਹੁੰਦਾ ਰੁਗ ਫੇੜ ਨਹੀਂ ਹੁੰਦਾ ਟੋਕੇ ਵਾਲੀ ਮਸ਼ੀਨ ਦੇ ਪੇਟ ਸਾਡੇ ਚ ਪੈਂਦਾ ਦੁੱਧ ਉਹੀ ਦਿੰਦੀਆਂ ਨੇ ਅੰਦਰ ਜਾਂਦਾ ਕਹੋ ਦੀ ਮਸ਼ੀਨ ਦੇ ਪੱਠੇ ਜੇ ਅੰਦਰ ਜਾਣ ਦਾ ਦੁੱਧ ਨਾ ਪੈਦਾ ਹੋ ਜਾਂਦਾ ਪਰ ਇਹਨਾਂ ਦੇ ਮੂੰਹ 'ਚ ਇਹਦਾ ਟੋਕਾ ਕਰਦੇ ਨੇ ਮਸ਼ੀਨ ਦੇ ਪੱਠੇ ਕੁਦਰਦੇ ਆ ਟਰਾਲੀ ਕੁਦਰਦੇ ਨੇ ਦੁੱਧ ਵੀ ਦਿੰਦੀ ਹੈ ਕਿਤੇ ਸਮਾਂ ਤੇ ਲਾਉਣਾ ਪੈਂਦਾ ਇਹਦਾ ਉਹੀ ਨੇ ਦੁੱਧ ਜਿਹੜਾ ਖਾਊ ਹਜਮ ਕਰੂ ਉਹ ਦਊ ਜੇ ਕੋ ਖਾਵੇ ਜੇ ਕੋ ਖਾਵੇ ਹੋਰ ਹੋਏ ਧਾਰੋ ਇਹ ਪੜਦੇ ਨੇ ਮੂੰਹ ਨਾਲੇ ਬਾਣੀ ਅੰਦਰ ਨਹੀਂ ਆਣ ਦਿੰਦੇ ਤੈਨੂੰ ਮੁਖ ਨਾਮ ਨਾ ਉਪਜੈ ਉਪਜੂਗੀ ਜੋ ਦੁੱਧ ਕਿਵੇਂ ਪੈਦਾ ਹੋ ਜੂਗਾ ਦੂਜੇ ਵਿਆਪੇ ਚੋਰ ਜੀਓ ਇਹ ਤਾਂ ਮਾਇਆ ਅੰਦਰ ਤਾਂ ਇਹਨਾਂ ਦੇ ਦੂਜਾ ਕੁਝ ਹੈ ਸੌਦਾ ਮਾਇਆ ਵਾਲਾ ਅੰਦਰ ਤਾਂ ਅੰਦਰ ਤਾਂ ਕਲਕਾਤੀ ਹੈ ਅੰਦਰ ਕਲਕਾਤੀ ਹੈ ਅੰਦਰੋਂ ਕਸਾਈ ਨੇ ਕਠੋਰ ਨੇ ਡਰਦਈ ਨੇ ਕਲਕਾਤੀ ਰਾਜੇ ਕਸਾਈ ਅੰਦਰੋਂ ਸਾਰੇ ਕਸਾਈ ਨੇ ਇਹ ਨਹੀਂ ਦੇਖਦੇ ਇਹਦਾ ਤਾਂ ਦਵਾ ਪਿਆ ਹੋਇਆ ਟਰੈਕਟਰ ਦੀ ਕਿਸ ਨਹੀਂ ਗਈ ਵਿਆਹ ਨਹੀਂ ਉਹ ਕਹਿੰਦਾ 10 ਬੋਰੀਆਂ ਲੈ ਕੇ ਜਾਵਾਂਗੇ ਅਸੀਂ ਤੇਰੀਆਂ ਕਾਸਰ ਵਾਲੇ ਕਸਾਈ ਨੇ ਕਹਾਈ ਤੇ ਹੋਰ ਕੀ ਲੋਕ ਆਤਮ ਹੱਤਿਆ ਕਰਦੇ ਨੇ ਇਹ ਕਹਿੰਦੇ ਨੇ ਤੈਨੂੰ ਚਾਰ ਗੋਲੀਆਂ ਸੱਤੀਆਂ ਚਾਰੇ ਦੇ ਉਹਦੇ ਜਾਇਜ਼ ਡਰਦੇ ਨੇ ਲੋਕ ਡਰਦੇ ਇਹ ਕਸਾਈ ਨੇ ਸਭ ਸਭ ਤੋਂ ਜ਼ਿਆਦਾ ਕਰਜ਼ਾ ਪੰਜਾਬ ਤੇ ਸਭ ਤੋਂ ਜ਼ਿਆਦਾ ਪੈਸਾ ਬਰਬਾਦ ਇਹਨਾਂ ਨੇ ਕਰਤਾ ਪੰਜਾਬ ਦਾ ਗੁਰਦੁਆਰੇ ਔਰ ਸਿੱਖੀ ਖਤਮ ਹੋ ਗਈ ਜਿੱਦਾਂ ਦੇ ਗੁਰਦਾਰੇ ਵਧੀਆ ਬਣੇ ਉਦੋਂ ਦੀ ਸਿੱਖੀ ਖਤਮ ਹੋਈ ਕਿਉਂ ਹੋ ਗਈ ਬਈ ਸਿੱਖੀ ਕਾਹਦੇ ਖਤਮ ਹੋ ਗਈ ਲੋਕਾਂ ਨੇ ਤਾਂ ਬੜਾ ਪੁੰਨ ਕੀਤਾ ਹੈ ਦਾਨ ਕੀਤਾ ਕਰਜਾਈ ਕਰਜਈ ਕਾਹਦੇ ਹੋ ਗਏ ਅਤਮਤਿਆ ਕਾਹਦੇ ਕਰਦੇ ਗੁਰੂ ਤੋਂ ਕਿਉਂ ਨਹੀਂ ਮਿਲਿਆ ਇਹਨੂੰ ਸਭ ਝੂਠੇ ਨੇ ਗੁਰਮਤ ਦਾ ਕੋਈ ਗਿਆ ਨਹੀਂ ਕਿਸੇ ਨੂੰ ਪਰਮ ਉਹ ਤਾਂ ਕਬਰਾਂ ਤੇ ਜਾਣ ਵਾਲੇ ਆ ਵੀ ਪੂਰੇ ਹੋ ਜਾਂਦੀ ਹੈ ਸੁੱਖਾਂ ਕਬਰਾਂ ਤੇ ਦੇ ਜਾਂਦੇ ਤੁਸੀਂ ਕਬਰਾਂ ਦੇ ਬਰਾਬਰ ਬਣਾਤਾ ਗੁਰੂ ਕਬਰ ਦੇ ਬਰਾਬਰ ਬਣਾਤਾ ਕਬਰਾਂ ਦੇ ਕਿਹੜਾ ਵੇ ਜੜਦੇ ਲੋਕਾਂ ਦੇ ਸਰ ਵਿੱਚ ਬੁੱਢਾ ਬੜਿਆ ਉਹਦੇ ਬਰਾਬਰ ਇਧਰ ਵੀ ਬਣ ਕੇ ਉਧਰ ਵੀ ਬਣ ਕੇ ਬਰਾਬਰ ਹੋ ਗਈ ਗੱਲ ਤਾਂ ਫਿਰ ਇਹ ਸਾਰਾ ਭਰਮ ਜਾਲ ਹੈ ਦੂਜੇ ਵਿਆਪੇ ਚੋਰ ਜੀਓ ਸੇ ਮੂਲ ਨਾ ਮੁਝੇ ਆਪਣਾ ਸੰਤ ਨੇ ਕੀ ਬੁਝਣਾ ਸੀ ਸਿੱਖ ਨੇ ਕੀ ਬੁਝਣਾ ਸੀ ਆਪਣਾ ਮੂਲ ਬੰਤੂ ਜੋਤ ਸਰੂਪ ਹੈ ਆਪਣਾ ਹੂਰ ਪਛਾਣ ਕਰਨਾ ਤਾਂ ਇਹ ਸੀ ਤੂੰ ਜਮਿਆ ਕਿੱਥੋਂ ਆ ਤੇਰਾ ਮਾਂ ਬਾਪ ਕੌਣ ਹੈ ਮੂਲ ਹੁੰਦਾ ਜੇ ਤੋ ਪੈਦਾ ਹੋਇਆ ਕੋਈ ਮੂਲ ਹੋਇਆ ਜੇ ਤੋ ਕਹਿੰਦੇ ਪੈਦਾ ਹੋਇਆ ਸੇ ਮੂਲ ਨਾ ਮੁਝੇ ਆਪਣਾ ਸੇ ਪਸ਼ੂਆ ਸੇ ਢੋਰ ਜੀਓ ਉਹ ਪਸ਼ੂ ਨੇ ਡੰਗਰ ਨੇ ਇਹ ਸਾਰੇ ਸੰਤ ਪਸ਼ੂ ਡੰਗਰ ਨੇ ਚਿੱਟੇ ਕੱਪੜਿਆਂ ਨਾਲ ਗੁਰਬਾਣੀ ਕਹਿੰਦੀ ਗੁਰਬਾਣੀ ਇਹ ਕਹਿੰਦੀ ਇਹਨਾਂ ਵਾਸਤੇ ਜੇ ਨਹੀਂ ਕੋਈ ਡੰਗਰ ਸਾਬਤ ਕਰੇ ਮੈਨੂੰ ਤੁਸੀਂ ਅੱਜ ਅੱਜ ਲੋੜ ਹੈ ਇਮਤਿਹਾਨ ਦਵੇ ਜਿਹਨੇ ਪਾਸ ਹੋਣਾ ਜਿਹਨੇ ਪਾਸ ਹੋਣਾ ਇਮਤਿਹਾਨ ਦਵੇ ਲਿਹਾਜ਼ ਕੋਈ ਨਹੀਂ ਹੈ ਕਿਸੇ ਦੀ ਇਮਤਿਹਾਨ ਲੈ ਸਕਣ ਲੈਣ ਵਾਲੇ ਆ ਗਏ ਇਮਤਿਹਾਨ ਲੈਣ ਵਾਲੇ ਆ ਗਏ ਇਹ ਲੈ ਲੋ ਇਮਤਿਹਾਨ ਪਹਿਲਾਂ ਵੀ ਅਸੀਂ ਲੈਣ ਇਮਤਿਹਾਨ ਲੈਣ ਦੇ ਕਾਬਲ ਹੋ ਪਹਿਲਾਂ ਇਹ ਦੇਖ ਲੋ ਇਕੱਠੇ ਹੋ ਕੇ ਸਾਰੇ ਇਕੱਠੇ ਹੋ ਕੇ ਸਾਰੇ ਦੇਖ ਲੋ ਵੀ ਅਸੀਂ ਇਮਤਿਹਾਨ ਲੈਣ ਦੇ ਕਾਬਲ ਹਾਂ ਜਾਂ ਨਹੀਂ ਦੋ ਚਾਰ ਜੱਜ ਬਿਠਾ ਲੈਂਦੇ ਵਿੱਚ ਹਾਈ ਕੋਰਟ ਦੇ ਵਕੀਲ ਬਿਠਾ ਲੈਂਦੇ ਆ ਬੜੀ ਕੋਈ ਬਿਠਾੜ ਬਿਠਾ ਲੈਣੇ ਇੱਕ ਬੰਦੇ ਬਿਠਾ ਲੈਂਦੇ ਆ ਪਹਿਲਾਂ ਤੁਸੀਂ ਇਹ ਦੇਖ ਲਓ ਵੀ ਇਮਤਿਹਾਨ ਲੈਣ ਦੇ ਅਸੀਂ ਕਾਬਲ ਹੈਗੇ ਇਹ ਜਿਹੇ ਆਦਮੀ ਹੈਗੇ ਜਿਹੜਾ ਤੁਹਾਡਾ ਇਮਤਿਹਾਨ ਲੈ ਸਕਦੇ ਨੇ ਬੁਥੇਰੇ ਨੇ ਐਸੇ ਇਹ ਮਤ ਸੋਚੋ ਵੀ ਲੋਕ ਸਾਨੂੰ ਜਾਣਦੇ ਨਹੀਂ ਬਹੁਤ ਨੇ ਇਮਤਿਹਾਨ ਲੈਣ ਜੋਗੇ ਤੁਹਾਡੇ ਤੁਸੀਂ ਤਾਂ ਕੁਛ ਵੀ ਨਹੀਂ ਕਾਬੂਸਗਾਮ ਜਿਹੜੇ ਦੂਏ ਸਿੱਖ ਨੇ ਉਹਨਾਂ ਦੀ ਮੱਤ ਤਾਂ ਨਹੀਂ ਮਾਰ ਹੋਈ ਤੁਹਾਡੀ ਤਾਂ ਮੱਤ ਮਾਰੀ ਗਈ ਐਵੇਂ ਤਾਂ ਨਹੀਂ ਚੁੱਪ ਕੀਤੇ ਚੁੱਪ ਕਦੇ ਕਰ ਗਏ ਹੋ ਅੱਗੇ ਖੋਬੋ ਰੋਜ਼ ਉੱਗਦੇ ਸੀ ਹੁਣ ਕਦੇ ਨਹੀਂ ਉੱਗਦੇ ਕੁਛ ਨਹੀਂ ਨਾ ਕੁਛ ਸਭ ਫਰਾਡ ਹੈ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਸਿੱਖ ਓੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਬੈਠੇ ਸੰਤ ਸਭਾ ਜੈ ਕਰ ਅਸਲ ਦੇ ਵਿੱਚ ਸਿੱਧ ਵੀ ਆਪਣੇ ਆਪ ਨੂੰ ਸੰਤ ਬੰਦੇ ਸੀ ਹਾਲਾਂਕਿ ਸਿੱਧ ਕੱਪੜੇ ਨਹੀਂ ਪਾਉਂਦੇ ਕਈ ਤਾਂ ਬਿਲਕੁਲ ਹੀ ਕੱਪੜਾ ਨਹੀਂ ਪਾਉਂਦੇ ਸ਼ਿਵ ਜੀ ਦੇ ਆਲੇ ਦੁਆਲੇ ਤੁਸੀਂ ਦੇਖਿਆ ਸ਼ਿਵ ਜੀ ਦੇ ਕਦੇ ਤੁਸੀਂ ਕਿਸੇ ਨੇ ਕਮੀਜ਼ ਪਾਇਆ ਨਹੀਂ ਦੇਖਿਆ ਹੋਊ ਸੰਤ ਸ਼ਿਵ ਜੀ ਹੈ ਇਹ ਜਿਹੜੇ ਚਿੱਟੇ ਕੱਪੜੇ ਵਾਲੇ ਵਿਸ਼ਨੂੰ ਦੇ ਡੁਪਲੀਕੇਟ ਬਣਾਏ ਹੋਏ ਨੇ ਉਹਦੇ ਖਿਲਾਫ ਸ਼ਿਵ ਜੀ ਦੇ ਸ਼ਿਵ ਡੁਪਲੀਕੇਟ ਕੋਈ ਆ ਅਤਵਾਦ ਹੁਣ ਡੁਪਲੀਕੇਟ ਸਰਕਾਰ ਦੇ ਖਿਲਾਫ ਹੀ ਹੁੰਦਾ ਡੁਪਲੀਕੇਟ ਫੌਜ ਹੁੰਦੀ ਹੋਗੀ ਲਿਟੇ ਵਾਲਿਆਂ ਨੇ ਡੁਪਲੀਕੇਟ ਫੌਜ ਬਣਾਈ ਹੋਈ ਸੀ ਲੜਦੇ ਸੀ ਉੱਥੇ ਇਹ ਲੜਾਈ ਹੈ ਵਿਸ਼ਨੂੰ ਦੀ ਸ਼ਿਵ ਜੀ ਦੇ ਖਿਲਾਫ ਉਹਨੇ ਆਪਣੇ ਬੰਦੇ ਤਾਰ ਤੇ ਉਹਨਾਂ ਨੂੰ ਫੀਡ ਕਰਦਾ ਸੀ ਸੰਗਤ ਵੱਲੋਂ ਆਪਣੇ ਵੱਲੋਂ ਉਹਨਾਂ ਦੀ ਮੰਨਤਾ ਕਰਾਤੀ ਤਾਂ ਕਿ ਇਹਨਾਂ ਨਾਲ ਸੰਗਤ ਕਿਵੇਂ ਤੋੜੀ ਜਾਵੇ ਇਹਨਾਂ ਸੰਤਾਂ ਨੇ ਸੰਗਤ ਨੂੰ ਤੋੜਿਆ ਰਾਜ ਪ੍ਰਬੰਧ ਤੋਂ ਤਾਂ ਸੰਗਤ ਖਰਾਬ ਹੋਏ ਜਾਂਦੀ ਹੁਣ ਸੰਗਤ ਸੰਤ ਤੋੜਦੇ ਨੇ ਰੱਖਦੇ ਨੇ ਆਪਣੇ ਨਾਲ ਲਾ ਕੇ ਉਹ ਕਹਿੰਦੇ ਆ ਗਏ ਨੂੰ ਵੋਟਾਂ ਪਾ ਦਿੰਦੇ ਇਹ ਤਾਂ ਰੱਖੇ ਹੋਏ ਹੁੰਦੇ ਕਿਉਂਕਿ ਉਹ ਸਿਆਸਤਦਾਨ ਤਾਂ ਹਰੇਕ ਦਾ ਕੰਮ ਕਰ ਨਹੀਂ ਸਕਦੇ ਉਧਰ ਨੂੰ ਚਲੇ ਜਾਓ ਉਧਰ ਲੋਕ ਰਾਜ ਹੋ ਜਾਂਦੇ ਨੇ ਇਹ ਵੱਢ ਕੇ ਰੱਖਣ ਵਾਲੇ ਨੇ ਬੂਦੇ ਬਿਠੇ ਹੁੰਦੇ ਨੇ ਇਹ ਉਹਨਾਂ ਉਹ ਇਹਨਾਂ ਦੇ ਕੰਮ ਕਰਾਉਂਦੇ ਨੇ ਫਿਰ ਕੁਝ ਆਦਮੀਆਂ ਦੇ ਕੰਮ ਕਰਾ ਦਿੰਦੇ ਨੇ ਇਹ ਸੰਤਾਂ ਦੇ ਥਰੂ ਉਹਨਾਂ ਨਾਲ ਲੋਕ ਜੁੜ ਜਾਂਦੇ ਨੇ ਇਸ ਤਰੀਕੇ ਨਾਲ ਇਹ ਲੋਕਾਂ ਨੂੰ ਬਲੈਕਮੇਲ ਕਰਨ ਖਾਤਰ ਦੋਏ ਰੱਖੇ ਹੁੰਦੇ ਨੇ ਸੰਤ ਸੰਗਤ ਤੋੜੀ ਸੀ ਜਿਹੜਾ ਬ੍ਰਹਮ ਗਿਆਨ ਵਾਲਾ ਪਾਸਾ ਸੀ ਉਹ ਸਾਰਾ ਖਾਲੀ ਹੋ ਗਿਆ ਜਦ ਬ੍ਰਾਹਮਣ ਆ ਜੁੜਿਆ ਨਾ ਇੱਧਰ ਵਿਸ਼ਨੂੰ ਨਾਲ ਤਾਂ ਬ੍ਰਹਮ ਗਿਆਨ ਵਾਲਾ ਪਾਸਾ ਖਾਲੀ ਹੋ ਗਿਆ ਉਹ ਲਾਈਨ ਖਤਮ ਹੋ ਗਈ ਬ੍ਰਹਮ ਗਿਆਨ ਨਾਲ ਤਾਂ ਹਰ ਯੁੱਗ ਜੁਗ ਭਗਤਾ ਪਾਇਆ ਉਹਨੂੰ ਪਰਮੇਸ਼ਰ ਨੂੰ ਕਰਨਾ ਪੈਂਦਾ ਪਰਮੇਸ਼ਰ ਨੇ ਗੁਰੂ ਸਾਹਿਬ ਨੂੰ ਕਿਹਾ ਵੀ ਪੰਦ ਚਲਾ ਤੂੰ ਫੇਰ ਚਲਾ ਇਹ ਬਰਾਬਰ ਇਹ ਤਾਂ ਖਤਮ ਕਰਤੇ ਬਾਹਮਣ ਦਾ ਖਤਮ ਹੋ ਗਏ ਬਾਹਮਣ ਮੈਂ ਚਲਾਏ ਸੀ ਵੀ ਤੁਸੀਂ ਬ੍ਰਹਮ ਗਿਆਨ ਦਾ ਪ੍ਰਚਾਰ ਕਰਿਓ ਜੇ ਜੀ ਆਲੇ ਆਪਣਾ ਪ੍ਰਚਾਰ ਕਰਨ ਵਿਸ਼ਨੂੰ ਵਾਲੇ ਆਪਣਾ ਪ੍ਰਚਾਰ ਕਰਦੇ ਤਾਂ ਆਪਸ ਵਿੱਚ ਹੀ ਲੜਦੇ ਨੇ ਦੋਏ ਦੋਏ ਪਾਸੇ ਹੰਕਾਰ ਹੈ ਤੁਸੀਂ ਦੋਹਾਂ ਨੂੰ ਸਮਝਾਇਓ ਉਹ ਬਾਹਮਣ ਨੇ ਉਹਨੇ ਰਾਜੇ ਨੇ ਰਾਲੇ ਆਪਣੇ ਪਾਸ ਛਤਰੀ ਪੈਦਾ ਕੀਤੇ ਪਰਮੇਸ਼ਰ ਨੇ ਛਤਰੀਆਂ ਜੋ ਪੈਦਾ ਕੀਤਾ ਇਹ ਕਿ ਛਤਰੀਆਂ ਨੇ ਕਰਦਾ ਜਨਮ ਨਾਨਕ ਦਾ ਖਤਰੀ ਨਜ਼ਰ ਪਾਸ਼ਾ ਕੀ ਕਹਿੰਦਾ ਛਤਰੀ ਕੋ ਹੂੰ ਬਾਵਣ ਕੋ ਨਾ ਮੈਂ ਛਤਰੀ ਦਾ ਪੋਤਾ ਬਾਵਣ ਦਾ ਨਹੀਂ ਹੈ ਪਹਿਲਾਂ ਬਾਵਣ ਦਾ ਸੀ ਕਹਿ ਤਾ ਪਾਪ ਤੋ ਹੋ ਜੋ ਕਰੂ ਜੇ ਮੈਂ ਤਪੇ ਕਰੀ ਜਾ ਮੇਰਾ ਕੰਮ ਤਪ ਕਰਨਾ ਨਹੀਂ ਤਪ ਕਰਨਾ ਮਾਪਣ ਦਾ ਕੰਮ ਹੈ ਤਾਂ ਲੋਕਾਂ ਨੂੰ ਦਿਖਾੜਦਾ ਤਪ ਕਰਕੇ ਸਰੀਰ ਨੂੰ ਤਪਾਉਂਦਾ ਛਤਰੀ ਕੋ ਬੂਦ ਹੂੰ ਬਾਹਮਣ ਕੋਣ ਹੈ ਛਤਰੀ ਜੰਗ ਕਰਦਾ ਸੀ ਬਾਹਮਣ ਵਿਦਿਆ ਪੜਦਾ ਸੀ ਦੋ ਬਾਹਮਣ ਤੇ ਡਿਪੈਂਡੈਂਟ ਸੀ ਛਤਰੀ ਬਾਹਮਣ ਬਲੈਕਮੇਲ ਕਰਦਾ ਸੀ ਛਤਰੀ ਜਿਵੇਂ ਵਿਦਵਾਨ ਰਾਜ ਰਾਜ ਪਰਵਤ ਨੂੰ ਬਲੈਕਮੇਲ ਕਰਦੇ ਸੀ ਜਿਹੜੇ ਤਾਂ ਦਾ ਐਸਆਈ ਆਈਐਸ ਆਈਐਸ ਅਫਸਰ ਨੇ ਬਲੈਕਮੇਲ ਕਰਦੇ ਨੇ ਇਹਨਾਂ ਨੂੰ ਚੱਲਣੇ ਨਹੀਂ ਦਿੰਦੇ ਸਰਕਾਰ ਐ ਵਾਪਰ ਨਹੀਂ ਸੀ ਚੱਲਣ ਦਿੰਦਾ ਉਹਨਾਂ ਨੇ ਕਿਹਾ ਜਿਹੜਾ ਰਾਜ ਕਰੇ ਉਹ ਆਪ ਹੀ ਸਿਆਣਾ ਹੋਵੇ ਇਹਨੂੰ ਵਿੱਚੋਂ ਕੱਢੇ ਲੋ ਜੇ ਰਾਜਾ ਸਿਆਣਾ ਨਹੀਂ ਹੈ ਆਪ ਪੜਿਆ ਲਿਖਿਆ ਤਾਂ ਰਾਜ ਫੇਲ ਹੋ ਜੂ ਰਣਜੀਤ ਸਿੰਘ ਹੈ ਜੀ ਸਿਆਣਾ ਬਕਵਾਸ ਕਰਦੇ ਨੇ ਜਿਹੜੇ ਕਹਿੰਦੇ ਜੇ ਸਿਆਣਾ ਹੁੰਦਾ ਡੋਗਰੇ ਨਹੀਂ ਸੀ ਉਹਨੂੰ ਡੋਗਰਾਂ ਦੀ ਪੱਟੀ ਮਿਲਸ ਕਰਤੀ ਹੁੰਦੀ ਛਤਰੀ ਕੋ ਹੂੰ ਪਾਵਣ ਕੋ ਨਾ ਕਹਿ ਤਪ ਆਪਤ ਹੋ ਜੋ ਕਰੂ ਔਰ ਔਰ ਜਾਲ ਜਿਤੇ ਗ੍ਰਹਿ ਕੋ ਜਾਲ ਮੈਨੂੰ ਵੀ ਨੇ ਗ੍ਰਹਿ ਦੇ ਟੱਬਰ ਮੇਰੇ ਵੀ ਨੇ ਉੱਡੇ ਮੇਰੇ ਵੀ ਨੇ ਕਰਦੇ ਮੇਰੇ ਵੀ ਨਹੀਂ ਬੰਦੇ ਜਜਾਲ ਜਜਾਲ ਕਹੇ ਨੇ ਗ੍ਰਹਿ ਕੋ ਨਾ ਸਾਰੇ ਸਹਿਮਤ ਤਰੀਏ ਟੱਬਰ ਨਾਲ ਜੋ ਇਤਿਹਾਸ ਕਹਾ ਕਿ ਮੈਂ ਧਰੂ ਇਹਨਾਂ ਨੂੰ ਤਾਂ ਮੈਂ ਤਿਆਗਤਾ ਮੈਂ ਤੇਰੇ ਨਾਲ ਚਿੱਤ ਜੋੜਿਆ ਹੋਇਆ ਪਰ ਤੈਨੂੰ ਨਹੀਂ ਤਿਆਗ ਸਕਦਾ ਸੱਚ ਨੂੰ ਨਹੀਂ ਤਿਆਗਦਾ ਤੇ ਸੱਚ ਦੇ ਮਾਰਗ ਨੂੰ ਨਹੀਂ ਛੱਡਿਆ ਮੈਂ ਕਰਦਿਆਂ ਦੀ ਪਰਵਾਹ ਨਹੀਂ ਕਰਦਾ ਦੂਸਰੇ ਉਹਨਾਂ ਨੇ ਹੋ ਜਾਣ ਮੈਂ ਬਾਹਮਣ ਬਾਹਮਣ ਨੇ ਕੀ ਕੀਤਾ ਸੀ ਬਾਹਮਣ ਨੇ ਘਰ ਦੇ ਜਾਣਾ ਜੇ ਤੈਨੂੰ ਛੱਡਤਾ ਸੀ ਮੈਂ ਘਰ ਦੇ ਘਰ ਦੇ ਦੀ ਪਰਵਾਹ ਕਰਕੇ ਤੈਨੂੰ ਛੱਡਤਾ ਸੀ ਮੈਂ ਬਾਹ ਪਾਟੀ ਮੈਂ ਮੈਂ ਤੈਨੂੰ ਛੱਡ ਦਵਾਂ ਘਰ ਦੇ ਜਾਣਾ ਕਰਕੇ ਮੈਂ ਛਤਰੀ ਹਾਂ ਮੈਂ ਜਿਹੜੇ ਮੈਦਾਨ ਜਾਂਦਾ ਪਿਛੇ ਨਹੀਂ ਹਟਦਾ ਜੋ ਮੇਰਾ ਟਾਰਗੇਟ ਹੋ ਜਾਂਦਾ ਫਿਰ ਛਤਰੀ ਨਹੀਂ ਪਿਛੇ ਹਟਦਾ ਜਾਗ ਛੋਟੇ ਨੇ ਰਹਿਣ ਦੇ ਛਤਰੀ ਜਾਗ ਨੂੰ ਜਾਊਗਾ ਮੁੜ ਕੇ ਆਵੇ ਨਾ ਆਵੇ ਜੇ ਜਵਾਕਾਂ ਦੀ ਪਰਵਾਹ ਕਰੇ ਲੜੇ ਨਹੀਂ ਸਕਦਾ ਛਤਰੀ ਕਿੱਥੇ ਲੜੂਗਾ ਛਤਰੀ ਕਾਹਦਾ ਜੇ ਪਿੱਛੇ ਘਰ ਨੂੰ ਦੇਖਿਆ ਸਦੀ ਕੀ ਸਾਂਝੇ ਭਾਡੇ ਜੇ ਭਾਡਿਆਂ ਦਾ ਪ੍ਰਵਾਹ ਹੈ ਖਿੰਡ ਖਿਲਰੇ ਨੇ ਸਦੀ ਕਾਦੀ ਆ कहता पाप तो हो जो करूं और और जिजार जिते ग्रह को तो ये क्या कहा चित्ता में करूं मैं तेनू तेरे मैं ਜੇ ਨਾਲ ਗ੍ਰਹਿ ਦੇ ਵਿੱਚ ਨਹੀਂ ਧਰ ਸਕਦਾ ਚਿੱਤ ਬਾਬਲ ਬੰਗੂ ਤੈਨੂੰ ਨਹੀਂ ਛੱਡ ਸਕਦਾ ਮੈਂ ਤੇਰੇ ਜੇ ਚਿੱਤ ਰੱਖੂਗਾ ਮੈਂ ਜਿਦਾਲ ਗ੍ਰਹਿ ਦੇ ਛੱਡ ਦੂੰਗਾ ਉਹਦੇ ਵਾਲਾ ਕੰਮ ਮੈਂ ਨਹੀਂ ਕਰਦਾ ਤਾਂ ਕਿ ਹਾਜੀ ਤੂੰ ਜਰਾ ਹੁਣ ਪੰਤ ਬਾਬਲ ਦੇਖ ਲਿਆ ਮੈਂ ਬੈਕਗ੍ਰਾਉਂਡ ਹੈ ਕਿਸੇ ਗੱਲ ਦੀ ਦਸਮਰਾਂ ਦੀ ਬੈਕਗ੍ਰਾਉਂਡ ਹੈ ਕੀ ਜਾਣ ਵਿਚਾਰੇ ਕੀ ਬੈਕਗ੍ਰਾਉਂਡ ਇਹਨਾਂ ਨੂੰ ਕੀ ਪਤਾ ਕੀ ਗੱਲ ਬਾਬਲ ਫੇਲ ਹੋ ਚੁੱਕਿਆ ਛਤਰੀ ਨੂੰ ਗਿਆ ਵੀ ਹੁਣ ਦੂਏ ਨੰਬਰ ਤੇ ਅਬ ਰੀਝ ਕੇ ਦਿਓ ਬਹਿ ਹਮਕੋ ਪਰ ਮੈਂ ਜੋ ਚਾਹਣਾ ਮੈਨੂੰ ਰੀਜ ਕੇ ਦੇ ਮੈਨੂੰ ਕਿਤੇ ਨਾ ਤੂੰ ਕੁਝ ਜੋ ਹੋ ਬੇਨਤੀ ਕਰ ਜੋਰ ਕਰੂ ਜਦ ਮੈਂ ਦੋਇਆ ਤੇ ਜੋੜ ਕੇ ਮਨ ਚ ਇੱਕ ਮਨ ਇੱਕ ਚਿੱਤ ਹੋ ਕੇ ਬੇਨਤੀ ਕਰਨਾ ਚਾਹੀਦਾ ਕਰ ਜੋਰ ਕਰੂ ਹੱਥ ਜੋੜ ਨਹੀਂ ਗਿਆ ਹੋਇਆ ਜੋ ਹੋ ਬੇਨਤੀ ਕਰ ਜੋਰ ਕਰੂ ਕਰ ਹੱਥ ਨਹੀਂ ਹੁੰਦਾ ਪਾਸ਼ਾ ਗੁਰਬਾਣੀ ਵਾਲੀ ਹੈ ਉਹਦੇ ਵਿੱਚ ਕਾ ਜੋਰ ਕਰੂ ਜਦ ਆਉ ਕਿ ਉਹਦੇ ਨਿਦਾਨ ਹੋਣਾ ਆਤੇ ਹੀ ਰਣ ਮੈਂ ਤਬ ਜੂਝ ਬੁਰ ਪਰਿਵਾਰ ਜੋ ਹੋ ਗਏ ਜੇ ਸਾਰੇ ਹਿਲਿਆਂ ਤੋਂ ਗੱਲ ਡੋਬੜੇ ਜੰਗ ਦੇ ਵਿੱਚ ਛੇਦ ਹੋ ਜਾਂਦਾ ਇਹ ਬੁੱਗਿਆ ਇਹ ਪੰਡਤ ਮੰਗਲੂ ਇਹ ਗੱਲ ਪੰਡਤ ਦੇ ਮੰਗਣ ਵਾਲੀ ਗੱਲ ਹੈ ਤੁਸੀਂ ਕਿਸ ਗਰਾਊਂਡ ਤੇ ਕਹਿਣਾ ਦਸਮ ਪਾਸ਼ਾ ਦੀ ਨਹੀਂ ਲਿਖੀ ਹੋਈ ਹੈ ਗੱਲ ਦਸਮ ਗ੍ਰੰਥ ਦੇ ਵਿੱਚ ਉਹਨੇ ਆਪੇ ਲਿਖਿਆ ਵੀ ਛਤਰੀ ਕਾਬੂਤਾਂ ਜੀ ਲਿਖਣ ਵਾਲਾ ਮੈਂ ਬਾਬਣ ਦਾ ਨਹੀਂ ਹਾਂ ਤੁਸੀਂ ਕਹਿੰਦੇ ਬਾਬਣ ਦਾ ਲਿਖਿਆ ਬਾਬਣ ਦੀ ਕਰਤਾ ਕਿਰਤੇ ਬਾਬਣ ਦੀ ਹੈ ਇਹਨਾਂ ਨੇ ਨਾ ਪੜਿਆ ਨਾ ਇਹ ਪੜਨ ਦੇ ਕਾਬਲ ਨੇ ਨਾ ਇਹਨਾਂ ਦੀ ਇਹਦੀ ਬੁੱਧੀ ਜੇ ਪੜ ਲੈਣਾ ਆ ਉਤਲੀ ਲਾਈਨ ਪੜ ਲਈ ਉਹ ਭੁੱਲ ਜਾਂਦੇ ਨੇ ਗਾਹਾਂ ਵਾਲੀ ਵਾਰ ਪੜਦੇ ਨੇ ਦੋ ਲਾਈਨਾਂ ਤੇ ਬਾਅਦ ਇਹਨਾਂ ਨੂੰ ਯਾਦ ਨਹੀਂ ਰਹਿੰਦਾ ਕੀ ਪੜਿਆ ਸਾਰੇ ਸਬੂਤ ਪਏ ਨੇ ਦਸ ਗੁਰਾਂ ਦੇ ਵਿੱਚ ਜਗਾ ਜਗਾ ਇਹਨਾਂ ਨੂੰ ਇੱਕ ਵੀ ਗੱਲ ਨਹੀਂ ਆਉਣੀ ਇੱਕ ਗੱਲ ਇਹਨਾਂ ਕੋ ਹੈ ਉਹ ਕੁਝ ਨਹੀਂ ਬੋਲਣ ਬੋਲਣ ਐਵੇਂ ਥੋੜੀ ਕਹਿਤਾ ਸੀ ਮੈਂ ਉਹਨਾਂ ਨੂੰ ਉਹ ਜਹਦਾਰ ਨੂੰ ਮਿਲਿਆ ਉਹਨੂੰ ਬੁਲਾਓ ਜੇ ਉਹ ਅਸੀਂ ਨਾ ਸਾਬਤ ਕਰੀਏ ਕਰੋੜ ਰੁਪਈਆ ਅਸੀਂ ਦੇ ਦਾਂਗੇ ਅਸੀਂ ਕਰੋੜ ਰੁਪਈਆ ਜਮਾ ਕਰਾਉਣਾ ਕਰੋੜ ਹੋ ਕਰਾਉਣ ਜਮਾ ਦੋ ਕਰੋੜ ਦਾ ਗਲਤ ਹੰਦਾ ਕਰ ਲਿਓ ਜੇ ਮੈਂ ਸਾਬਤ ਨਾ ਕਰ ਸਕਾਂ ਉਹ ਸਾਬਤ ਕਰਨ ਹੈ ਨਹੀਂ ਉਹ ਵੀ ਕਰ ਇਹ ਨਹੀਂ ਗੱਲ ਉਹ ਸਾਬਤ ਕਰਨ ਹੈ ਨਹੀਂ ਅਸੀਂ ਸਾਬਤ ਕਰਨ ਤੇ ਹੈਗਾ ਜੇ ਉਹ ਨਾ ਸਾਬਤ ਕਰ ਸਕੇ ਮੈਂ ਨਾ ਸਾਬਤ ਕਰ ਸਕਿਆ ਦੋ ਕਰੋੜ ਜ਼ਬਤ ਕਰ ਲਓ ਤੇ ਨਹੀਂ ਉਹਨਾਂ ਦਾ ਜ਼ਬਤ ਕਰ ਲਿਓ ਸਾਡੇ ਵਾਲਾ ਸਾਨੂੰ ਵਾਪਸ ਕਰ ਦਿਓ ਇਹ ਤਾਂ ਨਹੀਂ ਵੀ ਅਸੀਂ ਉਹਨਾਂ ਨੂੰ ਅਗੇ ਦੇ ਕਰੋੜ ਅਸੀਂ ਜਮਾ ਕਰਾ ਦੇਣੇ ਕਰੋੜੋਂ ਕਰਾ ਦੇ ਜਿਹੜਾ ਝੂਠਾ ਹੋ ਜਾਂਦਾ ਹੋ ਜਿਹੜਾ ਝੂਠਾ ਹੋ ਜਾਂਦਾ ਹੋ ਜੇ संत सभा कर आसनी बैठे संत सभा जय करो संत सभा जय करो जे सब चर्चा हुण लगी गुरु नानक दी ਸਿੱਧਾ ਨਾਲ ਇਹ ਚਲ ਬਟਾਲੇ ਮੇਲੇ ਦੀ ਗੱਲ ਹੈ ਇੱਥੇ ਹੋਈ ਆ ਚਰਚਾ ਇਹ ਆ ਫਿਰ ਉੱਥੇ ਨਾਨਕ ਮਤੇ ਹੋਈ ਹੈ ਚਾਚਾ ਬਚਨ ਸਾਹਿਬ ਜਗ੍ਹਾ ਜਗ੍ਹਾ ਚਰਚਾ ਹੋਈ ਹੈ ਚਰਚਾ ਕਲਮਬੰਦ ਕੀਤੀ ਹੈ ਉਹਨਾਂ ਨੇ ਅਲੱਗ ਉੱਥੇ ਨਹੀਂ ਕੀਤੀ ਕਿ ਚਰਚਾ ਹੋਈ ਹੈ ਜਿਹੜੇ ਸਵਾਲ ਉੱਠੇ ਨੇ ਜਵਾਬ ਦਿੱਤੇ ਨੇ ਜਿਵੇਂ ਗੱਲ ਚੱਲੀ ਹੈ ਉਹ ਕਲਮਬੰਦ ਕੀਤੀ ਹੈ ਬਾਣੀ ਦੇ ਰੂਪ ਚ ਉਹਨਾਂ ਨਾਲ ਤਾਂ ਗੱਲਬਾਤ ਹੋਈ ਹੈ ਨਾ ਦੂਏ ਜਿਵੇਂ ਆਪਾਂ ਸਹਿਸਵਾ ਕਰਦੇ ਹੁੰਦੇ ਕਲਮਬੰਦ ਕੀਤੀ ਹੈ ਸ਼ਬਦ ਆਪਣੇ ਗੁਰਬਾਣੀ ਦੇ ਵਿੱਚ ਸਿੱਧ ਬਹਿ ਗਏ ਆਪਣੇ ਆਪਣੇ ਆਸਣਾਂ ਦੇ ਸੁਲਤ ਆਪਣੇ ਆਪ ਨੂੰ ਕਹੋਦੇ ਸੀ ਉਹ ਕੀ ਕਰਦੇ ਨੇ ਸੰਤ ਅਸਲ ਦੇ ਵਿੱਚ ਜਦ ਬਹਿੰਦੇ ਨੇ ਉਹ ਕਹਿੰਦੇ ਨੇ ਸੰਤ ਸਭਾ ਦੀ ਜੈ ਹੁਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਜਿਹੜੀ ਜੈ ਸ਼ਬਦ ਹੈ ਇਹ ਬਹੁਤ ਘਟੀਆ ਸ਼ਬਦ ਹੈ ਜੈ ਹੁੰਦਾ ਦੋ ਲੜਾਈਆਂ ਦੇ ਵਿੱਚ ਦੋ ਜਣੇ ਲੜਦੇ ਨੇ ਇੱਕ ਦੀ ਜੈ ਇੱਕ ਦੀ ਪਰਾਜੈ ਇਹ ਲੜਾਈ ਸੰਸਾਰ 'ਚ ਰਾਮਚੰਦਰ ਦੀ ਲੜਾਈ ਆ ਉੱਥੇ ਜੈ ਦੀ ਲੋੜ ਪਈ ਵਿਸ਼ਨੂੰ ਲੜਦਾ ਉੱਥੇ ਜੈ ਦੀ ਲੋੜ ਪਈ ਦੇਵਤੇ ਜੀ ਲੜਦੇ ਨੇ ਉੱਥੇ ਜੈ ਦੀ ਲੋੜ ਪਈ ਇੱਥੇ ਜੈ ਦੀ ਲੋੜ ਨਹੀਂ ਸੰਤ ਸਭਾ ਦੀ ਜੈ ਕਿਹਦੇ ਨਾਲ ਲੜਾਈ ਹੈ ਸੰਤ ਸਭਾ ਦੀ ਲੜਾਈ ਕਿਹਦੇ ਨਾਲ ਹੈ ਸੰਤ ਸਭਾ ਲੜਾਈ ਕਿਹਦੇ ਨਾਲ ਹੈ ਸੰਤ ਜੇ ਸੁਖਤਾ ਦੀ ਲੜਾਈ ਹੈ ਕਿਸੇ ਨਾਲ ਸੰਤ ਦਾ ਉਸ ਤੋਂ ਪਹਿਲਾਂ ਕਬੀਰ ਕਹਿ ਰਿਹਾ ਹੈ ਕਬੀਰ ਦੀ ਬਾਣੀ ਨੂੰ ਮੰਨਦੇ ਨੇ ਕਬੀਰ ਦੀ ਬਾਣੀ ਨੂੰ ਮੰਨਦੇ ਨੇ ਵੀ ਠੀਕ ਹੈ ਕਬੀਰ ਸੰਤ ਸੀ ਜੋਗੀ ਤੇ ਗੁਰੂ ਨਾਨਕ ਵੀ ਮੰਨਦਾ ਕਬੀਰ ਦੀ ਬਾਣੀ ਕਬੀਰ ਦੀ ਬਾਣੀ ਨੂੰ ਠੀਕ ਮੰਨ ਕੇ ਚਰਚਾ ਹੋਈ ਹੈ ਪਰ ਕਬੀਰ ਦੀ ਬਾਣੀ ਦੇ ਅਰਥ ਉਲਟਾ ਨੇ ਭਗਤਾਂ ਦੀ ਬਾਣੀ ਹੈ ਉਹ ਜੋਗੀਆਂ ਕੋਲ ਅਰਥ ਤੂੰ ਇਹ ਲਾਈ ਫਿਰਦੇ ਨੇ ਉਹ ਅਰਥ ਕਰੀ ਫਿਰਦੇ ਨੇ ਅਰਥ ਨੂੰ ਦੇ ਵਿਦਿਆ ਵਿਚਾਰੀ ਦੀ ਵਿਦਿਆ ਦਾ ਪੰਡਤ ਕੋਲ ਸੀ ਜੋਗੀਆਂ ਕੋ ਵਿਦਿਆ ਦੀ ਵੀ ਪੰਡਤ ਵਾਲੀ ਵਿਦਿਆ ਜੋਗੀ ਲਈ ਫਿਰਦੇ ਨੇ ਜੋਗੀ ਖੁਦ ਵਿਦਵਾਨ ਨਹੀਂ ਹਨ ਇੱਥੋਂ ਮਾਰ ਖਾ ਗਏ ਗੁਰੂ ਗੁਰੂ ਨੇ ਵਿਦਿਆ ਆਪਣੀ ਰਚੀ ਆਪਣੀ ਬਣਾਈ ਬ੍ਰਹਮ ਵਿਦਿਆ ਵਿਦਿਆ ਸੋਧ ਕੇ ਦੇਤੀ ਤੁਹਾਨੂੰ ਲਾਭ ਕਿਵੇਂ ਘੜੀਦੇ ਨੇ ਇੱਕ ਸ਼ਾਸਤਰ ਨਾਮ ਵਾਲਾ ਹੀ ਬਣਾਤੀ ਬਾਣੀ ਪੂਰੀ ਬਣਾਤੀ ਕਿਵੇਂ ਕਿਵੇਂ ਬੋਲੀ ਬਣਦੀ ਹੈ ਕਿਵੇਂ ਨਵੇਂ ਲਫ਼ਜ਼ ਘੜੀ ਘੜੀਦੇ ਨੇ ਇੱਕ ਪੂਰੀ 10 ਤਰ੍ਹਾਂ ਤੇ ਇੱਕ ਬਹੁਤ ਬੜੀ ਬਾਣੀ ਹੈ ਉਹਦਾ ਨਾਮ ਸ਼ਾਸਤਰ ਨਾਮ ਵਾਲਾ ਵੀ ਲਫ਼ਜ਼ ਘਾਟ ਘੜਿਆ ਤੇ ਘੜਿਆ ਸ਼ਬਦ ਸੱਚੀ ਟਕਸਾਲ ਉਹ ਸਾਰੀ ਟਕਸਾਲ ਦੱਸੀ ਵੀ ਐ ਟਕਸਾਲ ਘੜੀ ਸੀ ਇਹਦੇ ਚ ਨਹੀਂ ਦੱਸਿਆ ਤਾਂ ਇਹਨਾਂ ਹੀ ਦੱਸਿਆ ਘੜਿਆ ਸ਼ਬਦ ਸੱਚੀ ਟਕਸਾਲ ਉੱਥੇ ਸੱਚੀ ਟਕਸਾਲ ਦੇ ਸ਼ਬਦ ਕਿਵੇਂ ਘੜੀ ਦੇ ਨੇ ਉਹ ਸਾਰੀ ਸ਼ਾਸਤਰ ਨਾਮ ਪੜਾ ਬਾਣੀ ਵਿਦਵਾਨਾਂ ਨੂੰ ਕੀ ਪਤਾ ਉਹ ਕੀ ਹੈ ਕਿਉਂ ਸ਼ਾਸਤਰ ਨਾਮ ਵਾਲਾ ਬਾਣੀ ਬਣਾਈ ਹੈ ਨਾ ਬਣਾਉਂਦੇ ਪਤਾ ਕਿਵੇਂ ਲੱਗਦਾ ਕਿਹੜਾ ਸਿੱਖਾ ਜੀ ਮੈਨੂੰ ਜਵਾਬ ਦੇਵੇ ਸਭ ਸੱਚੀ ਤਸਾਲ ਕੀ ਹੁੰਦੀ ਹੈ ਕਿਵੇਂ ਘੜੀ ਦੀ ਉਹਦਾ ਗਿਆਨ ਕਿੱਥੋਂ ਮਿਲਦਾ ਸਾਨੂੰ ਉਹ ਤਾਂ ਉਹਨਾਂ ਨੂੰ ਚੁੱਪ ਉਹਨਾਂ ਨੇ ਉਹ ਗ੍ਰੰਥ ਲਿਖੇ ਨੇ ਉਸ ਤਰੀਕੇ ਨਾਲ ਲਿਖੇ ਨੇ ਜਿਹੜੇ ਇੱਥੇ ਇਸ਼ਾਰੇ ਕਰਤੇ ਸੀ ਹੋਰ ਉਧਰ ਪਏ ਨੇ ਦੂਜੇ ਦੂਜੇ ਕਿਤੇ ਸਾਨੂੰ ਡਿਪੈਂਡੈਂਟ ਨਾ ਹੋਣਾ ਪਵੇ ਪਿੱਛੇ ਤੱਕ ਉਹਨਾਂ ਨੇ ਜੇ ਬਾਣੀ ਨਹੀਂ ਲਿਖੀ ਤਾਂ ਵੀ ਤਾਂ ਸਰੇ ਗਿਆ ਆਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਡੀਸ਼ਨ ਫालतू ਬਾਣੀ ਲਿਖਣ ਦੀ ਲੋੜ ਨਹੀਂ ਸੀ ਆਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਕੁਝ ਕਿਹਾ ਗਿਆ ਹੈ ਉਹਦੇ ਬਾਅਦ ਜੋ ਐਡੀਸ਼ਨਲ ਸਾਨੂੰ ਨੌਲੇਜ ਚਾਹੀਦੀ ਸੀ ਐਡੀਸ਼ਨਲ ਗੱਲ ਚਾਹੀਦੀ ਸੀ ਉਹ ਐਡੀਸ਼ਨਲ ਗੱਲ ਸਾਡੇ ਉਹ ਗ੍ਰੰਥ ਵਿੱਚ ਜੇ ਕੋਈ ਤੁਹਾਨੂੰ ਪੁੱਛੂਗਾ ਸ਼ਬਦ ਸੱਚੀ ਸਾਲ ਤੁਹਾਡੇ ਲਿਖਿਆ ਤੁਹਾਡੇ ਕੋਲ ਕੀ ਸਬੂਤ ਹੈ ਤੁਸੀਂ ਦੱਸੋ ਵੀ ਆ ਹੁਣ ਇਹਦਾ ਜਿਹਨੇ ਚਰਚਾ ਧਰਮ ਦੀ ਕਰਨੀ ਹੋਵੇ ਉਹਨਾਂ ਦੀ ਗੱਲ ਹੈ ਵਿਦਵਾਨਾਂ ਦੀ ਕਿਤੇ ਗੱਲ ਹੈ ਵਿਦਵਾਨਾਂ ਨੂੰ ਕੀ ਪਤਾ ਧਰਮ ਕੀ ਹੁੰਦਾ ਵਿਦਵਾਨਾਂ ਨੇ ਧਰਮ ਤੇ ਲੈਣਾ ਵੀ ਕੀ ਹੈ ਇਹਨਾਂ ਤਾਂ ਤਨਖਾਹ ਤੋਂ ਲੈਣਾ ਹੈ ਕੁਰਸੀ ਤੋਂ ਲੈਣਾ ਸੰਤ ਜਦ ਭਗਤ ਕਬੀਰ ਜੀ ਕਹਿੰਦਾ ਹਮਰਾ ਝਗੜਾ ਰਹਾ ਨਾ ਕੋ ਪੰਡਤ ਬੁੱਲਾ ਛੱਡ ਦੋ ਤੇ ਜੈ ਦਾ ਕਿੱਥੇ ਸਵਾਲ ਹੈ ਜੈ ਤਾਂ ਲੜਾਈ ਹੁੰਦੀ ਤੇ ਲੜਾਈ ਹੋ ਮੁੱਕ ਗਈ ਕਿਸੇ ਨਾਲ ਲੜਾਈ ਹੋਈ ਨਾ ਕੋਈ ਬੈਰ ਹੀ ਨਾ ਹੈ ਬਗਾਨਾ ਸਗਲ ਸੰਧ ਹਮਕੋ ਬਣਾਈ ਪਰ ਜੈ ਔਰ ਪਰਾਜੈ ਦਾ ਮਤਲਬ ਕੀ ਰਹਿ ਗਿਆ ਇਹ ਮਨਮੁਖਾਂ ਦਾ ਬੋਲਦਾ ਸੀ ਹੰਕਾਰ ਦਾ ਪ੍ਰਤੀਕ ਸੀ ਵੀ ਸੰਸਾਰ 'ਚ ਅਸੀਂ ਬੜੇ ਹਾਂ ਸਾਰੀ ਦੁਨੀਆ ਸਾਡੇ ਸਾਹਮਣੇ ਝੁਕਦੀ ਹੈ ਸਾਡੇ ਵਿਸ਼ਨੂੰ ਕਿਉਂ ਰਾਜਾ ਲੜਾਈਆਂ ਲੜਦਾ ਹੈ ਔਰ ਵਿਜੇ ਪ੍ਰਾਪਤ ਕਰਦਾ ਹੈ ਰਾਜੇ ਦੀ ਜਾਇਦਾਦ ਹੁੰਦੀ ਹੈ ਉਹਦੇ ਸ਼ਰੀਕਾਂ ਨੇ ਆਪਣੀ ਸੰਤ ਸਭਾ ਦੀ ਜਾਇ ਰੱਖੀ ਹੁਣ ਸਮਝ ਲੱਗੀ ਜਾਇ ਰੱਖ ਕਿਉਂ ਲੋੜ ਪਈ ਉਧਰ ਉਹ ਜਾ ਜੈਕਾਰ ਲੜਾਈ ਲੜਦਾ ਵਿਸ਼ਨੂੰ ਇਧਰ ਇਹ ਆਪਣੀ ਜਾਇ ਕਰਦੇ ਨੇ ਸੰਤ ਸਭਾ ਦੀ ਜਾਇ ਵੀ ਸੰਤ ਸਭਾ ਦੀ ਜਾਇ ਹੈ ਬੜੀ ਜਾਇ ਉਹਦੀ ਹੋਈ ਹੈ ਇਹ ਰਾਜਾ ਝੂਠਾ ਇਹਦੀ ਜਾਇ ਨਹੀਂ ਮੁਕਾਬਲਾ ਹੈ ਉਹਦੇ ਨੂੰ ਗੁਰਮਤ ਨੇ ਰੱਦ ਕੀਤੀ ਸੀ ਜੇ ਗੁਰਮਤ ਕੀ ਕਹਿੰਦੀ ਹੈ ਫਤਿਹ ਪਈ ਮਨ ਜੀਤ ਬਸ ਜਿਹਦੇ ਆਪਣਾ ਮਨ ਜਿੱਤਿਆ ਜੇ ਪ੍ਰਾਪਤ ਜਿੱਤ ਕਰਨੀ ਹੈ ਤਾਂ ਆਪਣੇ ਮਨ ਤੇ ਕਰਨੀ ਹੈ ਮਨ ਜਿੱਤੇ ਜਗ ਜੀਤ ਜੈ ਜੈ ਬੰਤੀ ਰਾਗ ਜਦ ਉਪਜਣਾ ਜਦ ਮਨ ਜਿੱਤਿਆ ਜਾਣਾ ਜੈ ਜੈਕਾਰ ਜਪੋ ਜਗਦੀਸ਼ ਜਗਦੀਸ਼ ਦੀ ਜੈ ਜੈਕਾਰ ਜਪੋ ਜਗਤ ਈਸ਼ ਦੀ ਜੈ ਜੈਕਾਰ ਕਰੋ ਤੁਸੀਂ ਤਾਂ ਆਪਣੀਓ ਕਰਨ ਲੱਗੇ ਜੈ ਜੈਕਾਰ ਇਹਦਾ ਮਤਲਬ ਤੁਸੀਂ ਤਾਂ ਹੰਕਾਰੀ ਹੋ ਰੱਬ ਨੂੰ ਮੰਨਣ ਵਾਲੇ ਨਹੀਂ ਤੁਸੀਂ ਕਿਸੇ ਹੁਕਮ ਨੂੰ ਮੰਨਣ ਵਾਲੇ ਨਹੀਂ ਕਿਸੇ ਸੁਪਰੀਮ ਪਾਵਰ ਨੂੰ ਮੰਨਣ ਵਾਲੇ ਨਹੀਂ ਆਪੇ ਸੁਪਰੀਮ ਪਾਵਰ ਬਣ ਕੇ ਤੁਸੀਂ ਤਾਂ ਨਾਨਕ ਦੀ ਸਾਥ ਦੇ ਰਿਹਾ ਸੰਤ ਸਭਾ ਦੀ ਜੈ ਨਹੀਂ ਬੋਲ ਰਿਹਾ ਕਿਉਂ ਬੋਲੇ ਉਹਨਾਂ ਦਾ ਜਕਾਰਾ ਬੋਲਣ ਉਹਨਾਂ ਦਾ ਧਰਮ ਹੋਰ ਹੈ ਸਾਡਾ ਹੋਰ ਹੈ ਜਿਸ ਅੱਗੇ ਰਹਿ ਰਾਜ ਹਮਾਰੀ ਸੱਚਾ ਅਪਰ ਅਪਾਰੋ ਨਾਲ ਕਹਿੰਦਾ ਵੀ ਤੁਸੀਂ ਜੈਕਾਰ ਤੁਹਾਡਾ ਇਹ ਹੈ ਮੇਰਾ ਜੈਕਾਰ ਇਹ ਹੈ ਸਾਡਾ ਸਾਡਾ ਜੈਕਾਰ ਕੀ ਹੈ ਜੈ ਜੈਕਾਰ ਜਪੋ ਜਗਦੀਸ਼ ਸਾਡੇ ਜੈਕਾਰ ਦਾ ਜਗਦੀਸ਼ ਦੀ ਜੈਕਾਰ ਹੈ ਅਸੀਂ ਤਾਂ ਉਹਦੇ ਅੱਗੇ ਹੀ ਰਹਿ ਰਾਸ ਕਰਦੇ ਹਾਂ ਤੇ ਸਾਗੇ ਰਹਿ ਰਾਸ ਹਮਾਰੀ ਰਹਿ ਰਾਸ ਹੁੰਦਾ ਸਭ ਕੁਝ ਅਰਪਣ ਕਰ ਦੇਣਾ ਉਹਦੇ ਅੱਗੇ ਅਰਦਾਸ ਨਹੀਂ ਹੁੰਦੀ ਰਹਿ ਰਾਸ ਰਹਿ ਰਾਸ ਅਰਦਾਸ ਨਹੀਂ ਹੁੰਦੀ ਤੇ ਸਾਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਅਰਦਾਸ ਹੋਰ ਚੀਜ਼ ਹੈ ਅਰਦਾਸ 'ਚ ਕੋਈ ਡਿਮਾਂਡ ਹੁੰਦੀ ਹੈ ਰਹਿਣਾ ਸੋਚੀ ਤੇ ਸਾਡੇ ਰਹਿ ਰਾਤ ਹਮਾਰੀ ਰਹਿ ਰਾਸ ਹੈ ਜਿਹੜੀ ਰਾਸੀ ਹੈ ਸਾਡੇ ਅੰਦਰ ਜੋ ਸਾਡਾ ਧਨ ਹੈ ਨਾ ਧਨ ਸਾਡੇ ਅਸੀਂ ਉਹਦੇ ਅੱਗੇ ਅਰਪਣ ਕਰਦਾ ਸਰੈਂਡਰ ਹੋ ਜਾਣਾ ਅਸੀਂ ਉਹਦੇ ਅਸੀਂ ਤਾਂ ਆਪਣਾ ਆਪ ਉਹਦੇ ਅਸੀਂ ਤਾਂ ਆਪ ਉਹਦੇ ਭਾਣੇ ਚ ਹੁਕਮ ਦੇ ਵਿੱਚ ਅਸੀਂ ਆਪਣੇ ਆਪ ਨੂੰ ਉਹਦੇ ਅਧੀਨ ਕਰਨਾ ਨਾ ਕਿ ਆਪਣੀ ਜੈ ਕਰਨੀ ਹੈ ਅਸੀਂ ਤਾਂ ਆਪਣੀ ਹਸਤੀ ਬਟਾਉਣੀ ਉਹਦੇ ਅੱਗੇ ਹੁਕਮ ਮੰਨਣਾ ਉਹਦੇ ਹੁਕਮ 'ਚ ਜਾਣਾ ਹੈ ਨਾ ਕਿ ਜੈਕਾਰ ਦੀ ਗੱਲ ਹੈ ਜੈ ਜੈਕਾਰ ਜਪੋ ਜਗਦੀ ਤੇ ਜੈ ਜੈਕਾਰ ਅਸੀਂ ਮੈਂ ਨਹੀਂ ਕੁਝ ਹੋ ਨਹੀਂ ਕੁਝ ਹੋ ਮੋਰਾ ਕਰਨਾ ਤਾਂ ਇਹ ਸੀ ਤੁਸੀਂ ਤਾਂ ਪਹਾੜ ਜਿੱਡੇ ਪੱਥਰ ਬਣ ਗਏ ਪੱਥਰ ਵੱਡਾ ਹੋ ਗਿਆ ਇਹ ਪੱਥਰ ਛੋਟਾ ਹੋਣਾ ਸੀ ਸਭ ਇਹ ਤਾਂ ਵੱਡਾ ਹੋ ਗਿਆ ਪੱਥਰ ਕਾਰ ਪਹਾੜ ਜਿਹੜਾ ਬਣ ਗਿਆ ਤੁਹਾਡਾ ਤਾਂ ਰੋੜਾ ਜਿਹੜਾ ਬਾਟਕਾ ਸੀ ਇਹ ਪਹਾੜ ਬਣ ਗਿਆ ਕਾਰ ਵੱਧ ਗਿਆ ਤੇ ਕੇ ਰਹਿ ਰਾਸ ਹਮਾਰੀ ਸੱਚਾ ਅਪਰ ਅਪਾਰ ਜੋ ਸੱਚਾ ਅਪਰ ਅਪਾਰ ਹੈ ਮੈਂ ਤਾਂ ਉਹਦੇ ਅੱਗੇ ਝੁਕਦਾ ਤੇ ਕੇ ਆਪ ਵਿਚਾਲੀ ਮੈਂ ਤਾਂ ਉਹਦੇ ਅੱਗੇ ਕੁਝ ਵੀ ਨਹੀਂ ਮਸਤਕ ਕਾੜ ਧਰੀ ਤੇ ਸਾਗਾ ਤਨ ਮਨ ਆਗੇ ਦੇਉ ਜੇ ਕੋਈ ਸੰਤ ਹੋਵੇ ਸੰਸਾਰ 'ਚ ਜਿਹੋ ਜਿਹਾ ਤੁਸੀਂ ਸੰਤ ਜਿਹੋ ਜਿਹਾ ਸੰਤ ਹੁੰਦਾ ਜੇ ਸੰਤ ਕੋਈ ਸੰਸਾਰ 'ਚ ਹੋਵੇ ਅਪਲਤਾ ਸੰਤ ਸੰਸਾਰ 'ਚ ਜਨਮ ਲੈਂਦਾ ਨਹੀਂ ਜਨਮ ਲੈਂਦਾ ਅਸੰਤ ਜਨਮ ਲੈਣ ਵਾਲਾ ਹਿੱਸਾ ਅਸੰਤ ਸੰਤ ਦਾ ਮਨ ਸ਼ਾਂਤ ਹੈ ਜਿੱਦਣ ਸੰਤ ਦਾ ਮਨ ਸ਼ਾਂਤ ਹੋ ਗਿਆ ਉਹ ਸੰਤ ਬਣ ਗਿਆ ਜੇ ਸ਼ਾਂਤ ਚਿੱਤ ਵਾਲਾ ਕੋਈ ਸੰਤ ਹੋਵੇ ਸੰਸਾਰ ਦੇ ਵਿੱਚ ਮੈਂ ਉਹਨੂੰ ਆਪਣਾ ਸਿਰ ਵੀ ਅਰਪਣ ਕਰ ਸਕਦਾ ਮਸਤ ਕਾਟ ਧਰਿੰ ਤੇ ਸਾਗਰ ਤਨ ਮਨ ਅੱਗੇ ਤਨ ਮਨ ਅੱਗੇ ਦੇਉ ਮੈਂ ਉਹਦੇ ਅੱਗੇ ਆਪਣਾ ਆਪ ਵੇਚ ਸਕਦਾ ਉਹਦਾ ਗੁਲਾਮ ਬਣ ਸਕਦਾ ਉਹਦਾ ਚੇਲਾ ਬਣ ਸਕਦਾ ਨਾਨਕ ਸੰਤ ਮਿਲੇ ਸੱਚ ਪਾਈਐ ਪਰ ਸੰਤ ਦੀ ਨਿਸ਼ਾਨੀ ਇਹ ਹੈ ਸੰਤ ਕੋਲ ਸੱਚ ਹੁੰਦਾ ਮੈਨੂੰ ਸੰਸਾਰ ਦਾ ਧਰਮ ਦਾ ਸੱਚ ਦੱਸ ਦੇਵੇ ਇੱਕ ਕੀ ਹੈ ਜਿਹੜਾ ਇੱਕ ਹੈ ਪਰਮੇਸ਼ਰ ਉਹ ਮੈਨੂੰ ਸਮਝਾ ਦੇਵੇ ਕੀ ਹੈ ਮੇਰੀ ਮੈਂ ਉਹਦੇ ਚ ਲੀਨ ਹੋਣਾ ਮੇਰਾ ਆਉਣ ਜਾਣ ਕਿਵੇਂ ਮੁੱਕੂਗਾ ਸੰਸਾਰ ਤੋਂ ਖੜਾ ਕਿਵੇਂ ਛੁੱਟੂਗਾ ਇਹ ਮੈਨੂੰ ਸਾਰੀ ਗੱਲ ਸਮਝਾ ਦੇਵੇ ਉਹਦੇ ਅੱਗੇ ਮੈਂ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਬੰਨਿਆ ਉਹ ਸੰਤ ਮਿਲੇ ਸੱਚ ਪਾਈ ਹੈ ਸੱਚ ਪਾਈ ਹੈ ਸੱਚ ਜੇ ਹੈ ਉਹਨੂੰ ਮੈਂ ਸੰਤ ਬੰਦਾ ਉਹ ਸੰਤ ਅੱਗੇ ਵੀ ਮੈਂ ਜੈ ਉਹਦੀ ਵੀ ਨਹੀਂ ਕਰਦੀ ਜੈ ਉਹ ਸੰਤ ਦੀ ਨਹੀਂ ਕਰਦੀ ਜੈ ਉਹਦੀ ਵੀ ਨਹੀਂ ਕਰਦੀ ਉਹ ਪਰਮੇਸ਼ਰ ਥੋੜੀ ਹੈ ਉਹ ਜਿਹੜੇ ਭਗਤ ਨੇ ਪਰਮੇਸ਼ਰ ਦਾ ਕਹਾ ਹੈ ਉਹ ਪਰਮੇਸ਼ਰ ਦਾ ਦਾਸ ਹੈ ਜੈ ਉਹਦੀ ਵੀ ਨਹੀਂ ਮੈਂ ਕਰਦੀ ਰਹਾ ਮੈਂ ਉਹਦਾ ਦਾਸ ਬਣ ਜੂਗਾ ਜੈ ਮੈਂ ਉਹਦੀ ਵੀ ਨਹੀਂ ਕਰਨੀ ਫਿਰ ਵੀ ਜੈ ਤਾਂ ਮੈਂ ਉਹਦੀ ਕਰੂੰਗਾ ਤੇ ਅੱਗੇ ਰਹਿ ਰਾਸ ਮਾਰੀ ਸੱਚਾ ਪਰਪਰ ਜਿਹਨੇ ਉਹ ਸਤ ਪੈਦਾ ਕੀਤਾ ਬ੍ਰਹਮਾ ਬੜਾ ਵਿਜਾਸ ਉਪਾਇਆ ਜਿਹਨੇ ਪੈਦਾ ਕੀਤਾ ਉਹ ਸੰਤ ਪਰਮੇਸ਼ਰ ਤਾਂ ਉਹਦੀ ਉਹ ਕਰੂੰਗਾ ਹਾਂ ਉਹਦਾ ਮੈਂ ਦਾਸ ਬਣ ਜੂ ਸਹਿਜ ਪਾਏ ਜਸ ਲਿਓ ਸਹਿਜ ਪਾਏ ਜਸ ਲਿਓ ਸਹਿਜ ਅਵਸਥਾ ਦੇ ਵਿੱਚ ਜਿਹੜਾ ਹੋ ਕੇ ਜਿਹਨੂੰ ਸਹਿਜ ਅਵਸਥਾ ਭੌਲਦੀ ਹੋਵੇ ਔਰ ਜੀ ਤੋਂ ਮੈਨੂੰ ਜਸ ਪ੍ਰਾਪਤ ਹੋਵੇ ਤੇ ਮੈਂ ਜਸ ਸਿੱਖ ਲੂ ਜਸ ਕੀ ਹੈ ਜਸ ਸੁਣੂਗਾ ਮੈਂ ਉਹ ਤੋਂ ਉਹ ਜਸ ਸੁਣਾਉ ਆ ਹੈ ਗੁਰਬਾਣੀ ਯਾਨੀ ਗੁਰਬਾਣੀ ਮੈਨੂੰ ਡਾਇਰੈਕਟ ਉਪਦੇਸ਼ ਕਰੂ ਜਿਵੇਂ ਭਗਤਾਂ ਨੇ ਕੀਤਾ ਹੈ ਉਹ ਕੋਈ ਗੁਰਮੁਖ ਟੋੜ ਰਿਹਾ ਕਿਸੇ ਗੁਰਮੁਖ ਦੀ ਗੱਲ ਕਰ ਰਿਹਾ ਨਾ ਅੱਗੇ ਕਹੋ ਨਾ ਗੁਰਮੁਖ ਖੋਜ ਤੇ ਭਏ ਉਦਾਸੀ ਮੈਂ ਉਹ ਗੁਰਮੁਖ ਸੰਤ ਨੂੰ ਰੋੜਦਾ ਜਿਹੜਾ ਮੈਨੂੰ ਗੁਰਬਾਣੀ ਪੜਾਵੇ ਸਮਝਾ ਦੇਵੇ ਜਿੱਦਾਂ ਮੈਂ ਮੂੰਹੋਂ ਸੁਣਦਾ ਗੁਰਬਾਣੀ ਸਿੱਧੀ ਡਾਇਰੈਕਟ ਲਿਖਤ ਵਿੱਚ ਤਾਂ ਹੈ ਡਾਇਰੈਕਟ ਨਹੀਂ ਹੈ